ਪੌੜੀ ਇੱਕ ਹੈ ਆਪ ਕਰਾਵਣ ਹਾਰਾ ਆਪੇ ਪਾਪ ਪੁੰਨ ਵਿਸਾਰਾ ਇੱਕ ਹੈ ਆਪ ਕਰਾਵਣ ਹਾਰਾ ਜਿਹੜਾ ਕਰਾਵਣ ਹਾਰਾ ਅਸਲ ਦੇ ਵਿੱਚ ਇਹ ਹੁਕਮ ਹੈ ਰਾਵਣ ਹਾਰਾ ਇਹ ਪੁੰਨ ਪਾਪ ਤਾਂ ਹੀ ਨਹੀਂ ਨਾ ਕੰਮ ਹੈਗਾ ਹੁਕਮ ਦਾ ਕਰਾਉਂਦਾ ਆਦਮੀ ਜੀਵਨ ਮੈਂ ਕਹਿੰਦਾ ਵੀ ਜਿਹੜੇ ਬ੍ਰਹਮਾ ਵਿਸ਼ਨੂੰ ਸ੍ਰੇਤ ਅਗਣਤ ਇਹ ਜਿਹੜੇ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇ ਦੀ ਬਾਣ ਹੈ ਨਾ ਉਹ ਇੱਕੋ ਜਿਹੜਾ ਇੱਕ ਜੀਵ ਹੈ ਇਹੀ ਸੰਸਾਰੀ ਹੈ ਇਹ ਇੱਕ ਹੀ ਭੰਡਾਰੀ ਹੈ ਇਸ ਨੂੰ ਹਰਨ ਦੀ ਗੱਲ ਜੇ ਉੱਥੇ ਤਿੰਨ ਹੁੰਦੇ ਨਾ ਤਾਂ ਉੱਥੇ ਹੁੰਦਾ ਇੱਕ ਸੰਸਾਰੀ ਹੈ ਦੂਜਾ ਭੰਡਾਰੀ ਹੈ ਤੀਜੇ ਨੂੰ ਲਾਇ ਦੀ ਬਾਣ ਫਿਰ ਐਂ ਕਿਉਂਕਿ ਬੰਦਾ ਇੱਕ ਹੈ ਉਹੀ ਸੰਸਾਰੀ ਹੈ ਉਹੀ ਭੰਡਾਰੀ ਹੈ ਜੀਵ ਜੀਵ ਨੂੰ ਪੈਦਾ ਕਰਦਾ ਹੈ ਜੀਵ ਜੀਵ ਦੀ ਪਾਲਣਾ ਕਰਦਾ ਹੈ ਜੀਵ ਜੀਵ ਦਾ ਸੰਹਾਰ ਕਰਦਾ ਹੈ ਪਰਮੇਸ਼ਰ ਤਾਂ ਕਦੇ ਦਿੰਦਾ ਨਹੀਂ ਵਿਚਾਲੇ ਤੁਹਾਨੂੰ ਤਾਂ ਵਿਚਾਲੇ ਕਦੇ ਨਹੀਂ ਦਿੰਦਾ ਫਿਰ ਉਹ ਜਿਹੜਾ ਹੁਣ ਗੁਰਬਾਣੀ ਕਹਿੰਦੀ ਹੈ ਵੀ ਸਾਰੇ ਲੋਕ ਵੀ ਮੰਨਦੇ ਨੇ ਜੈ ਜਿੰਦਾ ਕਿਸੇ ਨੂੰ ਨਹੀਂ ਵੀ ਉਹੀ ਕਰਾਉਂਦਾ ਜੀ ਉਹਦੇ ਹੱਥ 'ਚ ਸਭ ਕੁਝ ਲੋਕ ਆਮ ਮੰਨਦੇ ਨੇ ਸਾਰੇ ਮੰਨਦੇ ਨੇ ਕਹਿੰਦੇ ਨੇ ਗੁਰਬਾਣੀ ਦੇ ਬਣਾਏ ਹੋਏ ਮੰਨਦੇ ਨੇ ਭਗਤਾਂ ਨੇ ਬਣਾਏ ਹੋਏ ਮੰਨਦੇ ਨੇ ਕਹੀ ਜਾਂਦੇ ਨੇ ਪਰ ਸ਼ੰਕਾ ਚ ਮੰਨਦੇ ਨੇ ਗੱਲ ਨੂੰ ਪਾਪੀ ਆਪਣੇ ਆਪ ਨੂੰ ਪੁੰਨੀ ਆਪਣੇ ਆਪ ਨੂੰ ਵੀ ਮੰਨਦੇ ਨੇ ਸਾਹਮਣੇ ਆਪਣੇ ਆਪ ਕਰਦੇ ਦੀਨੇ ਆ ਸਾਹਮਣੇ ਜਿਹੜਾ ਕਰਦਾ ਨਹੀਂ ਦਾ ਬੰਦੇ ਦਾ ਉਹਨੂੰ ਨਹੀਂ ਪਾਪੀ ਚਾਹੇ ਉਹ ਆਪ ਹੈ ਚਾਹੇ ਕੋਈ ਪਰ ਇਹ ਵੀ ਮੰਨਦੇ ਨੇ ਸਭ ਕੋ ਪਰਮੇਸ਼ਰ ਕਰਾਉਂਦਾ ਇਸ ਗੱਲ ਤੇ ਪੱਕਾ ਪਹਿਰਾ ਉਹ ਦਿੰਦਾ ਹੈ ਜਿਹੜਾ ਦੇਖ ਲੈਂਦਾ ਹੈ ਕਰਨ ਵਾਲੇ ਨੂੰ ਵੀ ਕਰਾਉਣ ਵਾਲੇ ਨੂੰ ਉਹ ਤਾਂ ਬਿਨਾਂ ਉਹਦੀ ਤੇ ਸ਼ੰਕਾ ਜਾਂਦੀ ਹੈ ਨਿਕਲ ਵੀ ਉਹੀ ਕਰਾਉਂਦਾ ਹੈ ਜੀਵ ਕਰਦੇ ਨੇ ਕਹਿਣ ਨੂੰ ਸਾਰੇ ਕਹੀ ਜਾਂਦੇ ਨੇ ਪਰ ਸ਼ੰਕਾ ਦੇ ਵਿੱਚ ਕਹਿੰਦੇ ਨੇ ਮਨ ਦੇ ਇਹ ਨੇ ਵੀ ਆਦਮੀ ਪੁੰਨ ਪਾਪ ਕਰਦਾ ਪੁੰਨ ਦਾ ਇਲਾਜ ਵੀ ਕੀਤਾ ਹੋਇਆ ਤਾਂ ਹੀ ਧਰਮ ਨੇ ਗੁਰਬਾਣੀ ਨਹੀਂ ਮੰਨਦੀ ਪੁੰਨ ਪਾਪ ਕਰਦਾ ਗੁਰਬਾਣੀ ਇਸ ਗੱਲ ਤੇ ਪੱਕੀ ਹੈ ਕਿ ਬਿਲਕੁਲ ਪੁੰਨ ਪਾਪ ਹੈ ਜੀ ਆਦਮੀ ਪੁੰਨ ਪਾਪ ਨਹੀਂ ਕਰਦਾ ਗੁਰਬਾਣੀ ਦਾ ਸਟੈਂਡ ਫਰਮ ਹੈ ਬਾਕੀ ਕਿਸੇ ਧਰਮ ਦਾ ਸਟੈਂਡ ਨਹੀਂ ਹੈ ਕਿ ਉਹਨਾਂ ਧਰਮਾਂ ਦੇ ਬੰਦਿਆਂ ਨੂੰ ਦਰਸ਼ਨ ਹੀ ਨਹੀਂ ਹੋਇਆ ਸਮਝੇ ਨਹੀਂ ਆਈ ਉਹਨਾਂ ਨੇ ਦੇਖਿਆ ਨਹੀਂ ਨਿਰਾਕਾਰ ਤੱਕ ਉਹ ਪਹੁੰਚੇ ਨਹੀਂ ਉਹਨਾਂ ਨੇ ਗੱਲ ਮੰਨੀ ਸੁਰਗ ਨਰਕ ਵੀ ਉਹੀ ਆਦਮੀ ਕਹਿੰਦੇ ਨੇ ਉਹੀ ਧਰਮ ਕਹਿੰਦੇ ਨੇ ਦੋਜਕ ਜੰਨਤ ਵੀ ਉਹੀ ਆਦਮੀ ਕਹਿੰਦੇ ਨੇ ਉਹੀ ਧਰਮ ਕਹਿੰਦੇ ਨੇ ਜਿਨ੍ਹਾਂ ਦਾ ਧਰਮ ਅਧੂਰਾ ਪੂਰਾ ਨਹੀਂ ਹੈ ਇਹ ਧਰਮ ਪੂਰਾ ਹੈ ਤੁਰਕੀ ਬਾਣੀ ਹੈ ਤੁਰ ਤੱਕ ਜਾਣ ਵਾਲੀ ਬਾਣੀ ਹੈ ਲੈ ਜਾਣ ਵਾਲੀ ਬਾਣੀ ਹੈ ਤੁਰ ਤੱਕ ਦੀ ਗੱਲ ਹੈ ਤੁਰ ਤੱਕ ਦਾ ਗਿਆਨ ਹੈ ਇਹਦੇ ਵਿੱਚ ਇੱਥੇ ਆ ਕੇ ਦੂਜੀਆਂ ਮਤਾਂ ਨਾਲ ਇਸ ਬਾਤ ਦਾ ਫਰਕ ਪੈ ਜਾਂਦਾ ਕਹਿਣ ਨੂੰ ਇਹ ਸਾਰੇ ਕਹੀ ਜਾਂਦੇ ਨੇ ਗੱਲ ਕੋਈ ਕਰਾਉਂਦਾ ਅੱਲਾ ਕੇ ਹੱਥ ਹੈ ਪਰਮਾਤਮਾ ਕੇ ਹੱਥ ਹੈ ਵਾਹਿਗੁਰੂ ਕੇ ਹੱਥ ਹੈ ਖੁਦਾ ਕੇ ਹੱਥ ਹੈ ਕਹਿਣ ਨੂੰ ਮੂੰਹ ਦੇ ਵਿੱਚ ਅੰਦਰੋਂ ਨਹੀਂ ਮੰਨਦੇ ਦੂਜੇ ਤਰ੍ਹਾਂ ਅੰਦਰੋਂ ਸਿੱਖ ਵੀ ਨਹੀਂ ਮੰਨਦੇ ਸਿੱਖਾਂ ਜੋ ਵੀ ਉਹ ਬਿਰਲਾ ਹੈ ਜਿਹੜਾ ਮੰਨਦਾ ਹੈਗਾ ਜਿਹੜਾ ਗੱਲ ਮੰਨ ਲੂ ਉਹੀ ਬਿਰਲਾ ਗੁਰਮੁਖ ਹੈ ਮੰਨਣਾ ਕਿਸੇ ਨੇ ਨਹੀਂ ਸਿੱਖਾਂ ਜੋ ਵੀ ਮੰਨਣਾ ਜਿਹੜਾ ਇਹ ਗੱਲ ਮੰਨ ਲਵੇ ਮਨ ਦਾ ਜਾਲ ਹੈ ਨੂੰ ਉਹਨੂੰ ਸਮਝ ਆ ਜਾਂਦੀ ਹੈ ਉੱਥੋਂ ਅਸਲ ਦੇ ਵਿੱਚ ਸਿੱਖ ਧਰਮ ਉੱਥੋਂ ਸ਼ੁਰੂ ਹੋਣਾ ਜਦ ਅਸੀਂ ਮੰਨ ਲੈਣਾ ਕੋਈ ਪਾਪ ਹੁੰਦਾ ਨਹੀਂ ਸਮਝ ਕੇ ਮੰਨ ਉੱਥੋਂ ਸਿੱਖੀ ਸਮਝ ਲਓ ਅਸੀਂ ਮੰਨਦੇ ਹਾਂ ਜਿੰਨਾ ਚਿਰ ਨਹੀਂ ਮੰਨਦੇ ਸਿੱਖੀ ਨਹੀਂ ਮੰਨਦੇ ਦੂਜੇ ਮਤਾਂ ਦੇ ਨਾਲੇ ਖੜਿਆ ਉਹ ਜਦ ਮੰਨ ਜਾਣਾ ਨਾ ਫੇਰ ਲੈ ਫੜਿਆ ਪਾਸੇ ਵੀ ਪੁੰਨ ਪਾਪ ਨਹੀਂ ਹੈ ਇੱਕ ਹੀ ਆਪ ਕਰਾਉਣ ਵਾਲਾ ਇੱਕੋ ਹੀ ਹੁਕਮ ਸਾਰਿਆਂ ਦੇ ਕਰਾਉਣਾ ਆਪਣਾ ਕੰਮ ਸਾਤੋਂ ਕਰਵਾਉਂਦਾ ਅਸੀਂ ਕਹਿੰਦੇ ਪਾਲਦਾ ਵੀ ਪਰਮੇਸ਼ਰ ਪਾਲਦੇ ਜੀਵ ਪਰਮੇਸ਼ਰ ਕਿੱਥੇ ਪਾਲਦਾ ਇਹਦੇ ਤਾਂ ਜੀਵ ਨੇ ਪਾਲਦੇ ਉਹ ਪੈਦਾ ਕਰਦਾ ਪੈਦਾ ਜੀਵ ਕਰਦੇ ਨੇ ਜੋ ਸਾਹਮਣੇ ਇਹਨੂੰ ਦੀਂਦਾ ਹੈ ਜੀਵ ਉਹਨੂੰ ਮੰਨਦਾ ਤਾਂ ਸਾਹਮਣੇ ਇਹਨੂੰ ਮੰਨੇ ਕਿਵੇਂ ਹੁਣ ਉਹ ਵਿੱਚ ਪਿੱਛੇ ਦੀਂਦਾ ਨਹੀਂ ਹੈ ਇਹ ਨੂੰ ਤਾਂ ਹਰੇ ਕੇ ਮੰਨ ਲੈਂਦਾ ਸਾਹਮਣੇ ਸੂਰੀ ਚੀਜ਼ ਹੈ ਉਹ ਜਦ ਮੰਨੂਗਾ ਜਦ ਉਹ ਦੀ ਤੂੰ ਉਹਦਾ ਦਰਸ਼ਨ ਹੋ ਜਦ ਉੱਥੇ ਤੱਕ ਉਪੜੂ ਸਮਝ ਆਊਗੀ ਦੇਖ ਲੂਗਾ ਕਰਾਵਣ ਹਾਰੇ ਦੀ ਕਰਾਵਣ ਹਾਰੇ ਦੀ ਨਿਆਣਾ ਕਟਪੁਤਲੀ ਨੱਚਦੀ ਦੇਖਦਾ ਮੰਨਦਾ ਨੱਚਦੀ ਹੈ ਪਰ ਜਿੰਨਾ ਜਿਹੜਾ ਡੋਰਾ ਨਚਾਉਣ ਵਾਲਾ ਆ ਡੋਰਾ ਦਾ ਨਹੀਂ ਪਤਾ ਵੀ ਨਚਾਉਣ ਵਾਲਾ ਕੌਣ ਹੈ ਕਿਵੇਂ ਨੱਚਦੀ ਹੈ ਉਹਨਾਂ ਜਿਹੜੇ ਨਹੀਂ ਪਤਾ ਕਿਵੇਂ ਨੱਚਦੀ ਹੈ ਕਿਉਂ ਨੱਚਦੀ ਹੈ ਦੇਖਣ ਨੂੰ ਤਾਂ ਆਤਮਾ ਕਿਹੜਾ ਦੀਦੀ ਹੈ ਸਰੀਰ ਤੇ ਚੱਲਦਾ ਦੀਨ ਹੈ ਸਰੀਰ ਦੇ ਦੀਨ ਚੱਲਦਾ ਆਤਮਾ ਦਾ ਕਿਹੜਾ ਦੀਦੀ ਹੈ ਇਹ ਵੀ ਜਦ ਪਤਾ ਲੱਗਦਾ ਜਦ ਆਤਮਾ ਵਿੱਚ ਨਹੀਂ ਰਹਿੰਦੀ ਇਹ ਕੁਝ ਨਹੀਂ ਕਰ ਸਕਦਾ ਸਮਝ ਤਾਂ ਨਹੀਂ ਗੱਲ ਹੈ ਵੀ ਆਤਮਾ ਤੇ ਬਗੈਰ ਕੁਝ ਨਹੀਂ ਕਰ ਸਕਦਾ ਪਰ ਆਤਮਾ ਕਿਹੜਾ ਸਾਨੂੰ ਦਿੰਦੀ ਹੈ ਨਿਕਲਦੀ ਆਤਮਾ ਦੇ ਫਿਰ ਕਹਾਂ ਨੱਚ ਪਾਈ ਹੋਈ ਹੈ ਪਿੱਛੇ ਉਹ ਕੇ ਤੋਂ ਦੇਖੇ ਜਿਹਦੇ ਨੱਚ ਪਾਈ ਹੋਈ ਨਹੀਂ ਦਿਲਾ ਨਾ ਜਦ ਉਹ ਤਾਂ ਫਿਰ ਉਦੋਂ ਵੀ ਕਹਾਂ ਦੀ ਗੱਲ ਹੋ ਗਈ ਜਿਹਦੇ ਨੱਚ ਪਾਈ ਹੈ ਉਹਦਾ ਦੀਨਾ ਨਹੀਂ ਹੈ ਕਹਾ ਨੱਥ ਕਿਵੇਂ ਦੇਖੇ ਨਾਥ ਨੂੰ ਹਰਾਉਣ ਵਾਲਾ ਕਿਵੇਂ ਦੇਖੇ ਉਹ ਹੋਰ ਵੀ ਪਿੱਛੇ ਚਲੇ ਗਿਆ ਇਸ ਕਰਕੇ ਸਾਡੇ ਕੋਲ ਗਿਆਨ ਅੰਦਰ ਨੇ ਜਿਹੜੇ ਨਾ ਸਾਡੇ ਕੋਲ ਜਿਹੜੀ ਪਾਵਰਸ ਨੇ ਅੱਖਾਂ ਦੀ ਨੱਕ ਦੀ ਗਿਆਨ ਦੀ ਸਾਡੇ ਕੋਲ ਤਾਂ ਸੀਮਤ ਜੀ ਪਾਵਰ ਹੈ ਅਸਲ ਪਾਵਰਾਂ ਸਾਡੀਆਂ ਕੰਮ ਨਹੀਂ ਕਰਦੀ ਸਾਡੀ ਜਿਹੜੀ ਹੈ ਨਾ ਦਿਵ ਦ੍ਰਿਸ਼ਟੀ ਅਸਲ 'ਚ ਜਿਹੜੀ ਸਾਡੀ ਹੈ ਨਾ ਦੇਖਣ ਸ਼ਕਤੀ ਉਹ ਇਹਨਾਂ ਅੱਖਾਂ ਦੇ ਬਿਨਾਂ ਦੇਖਣ ਵਾਲੀ ਹੈ ਇਹਨਾਂ ਅੱਖਾਂ ਦੀ ਲੋੜ ਤਾਂ ਪਈ ਉਹਨੂੰ ਬਿਮਾਰੀ ਲੱਗੀ ਹੋਈ ਹੈ ਐਨੀ ਲੋੜ ਤਾਂ ਪੈਂਦੀ ਹੈ ਜੇ ਅੱਖ 'ਚ ਬਿਮਾਰੀ ਪੈਦਾ ਹੋ ਜਾਏ ਐਨਕ ਦੀ ਕੀ ਲੋੜ ਹੈ ਉਹ ਜਿਹੜਾ ਸੂਤਕ ਲੱਗ ਗਿਆ ਨਾ ਕੰਨਾਂ ਨੂੰ ਅੱਖਾਂ ਨੂੰ ਭਰਮ ਦਾ ਜਿੰਨਾ ਜਦੋਂ ਭਰਮ ਦੇ ਸੂਤਕ ਦਾ ਰਾਜ ਨਹੀਂ ਹੁੰਦਾ ਉਹਨਾਂ ਜਿਹੜੇ ਚੀਜ਼ਾਂ ਨਹੀਂ ਦਿਖਦੀਆਂ ਗੁਰਬਾਣੀ ਭਰਮ ਦਾ ਇਲਾਜ ਕਰ ਰਹੀ ਹੈ ਗੁਰ ਪ੍ਰਸਾਦ ਭਰਮ ਉਹਨਾਂ ਜਨ ਨਹੀਂ ਸਭੋ ਸੂਤਕ ਭਰਮ ਭਰਮ ਦਾ ਜਿੰਨਾ ਜਿਹੜਾ ਇਲਾਜ ਨਹੀਂ ਹੁੰਦਾ ਭਰਮ ਦਾ ਇਲਾਜ ਆ ਗਿਆਨ ਉਹ ਜੈ ਗਿਆਨ ਤਾਂ ਉਹ ਗਿਆਨ ਹੈ ਨਾਮ ਹੈ ਭਰਮ ਦਾ ਇਲਾਜ ਕਰਨ ਵਾਲਾ ਜਿਹੜਾ ਗਿਆਨ ਉਹਨੂੰ ਨਾਮ ਕਿਸੇ ਕਿਸਮ ਦਾ ਭਰਮ ਨਹੀਂ ਛੱਡਣਾ ਉਹਨੇ ਉਹਨੂੰ ਨਾਮ ਕਹਿੰਦੇ ਉਹ ਤਾਰਾ ਵੀ ਦਿਖ ਜਾਣਗੇ ਚਲਾਉਣ ਵਾਲਾ ਵੀ ਦਿਖ ਜੂਗਾ ਫਿਰ ਸਭ ਕੁਝ ਹੋ ਜੂਗਾ ਫਿਰ ਇਹ ਬਣ ਵੀ ਜਾਊਗਾ ਇਦਾਂ ਹੁੰਦਾ ਫਿਰ ਹੁਕਮ ਬੁੱਝਿਆ ਜਾਣਾ ਹੁਕਮ ਬੁਝ ਪਰਮ ਪਦ ਪਾਈ ਹੁਕਮ ਦੇ ਵਿੱਚ ਸਾਰਾ ਸਿਸਟਮ ਚੱਲਦਾ ਹੈ ਹੁਣ ਜਿਹਨੇ ਕਿਹਾ ਭੈ ਵਿੱਚ ਪਵਣ ਬਹਿ ਸਦਵਾ ਉਹਨੇ ਤਾਂ ਦੇਖ ਕੇ ਕਿਹਾ ਸੋ ਬੋਲੇ ਜੋ ਵੇਖੇ ਅੱਖੀ ਕਿਉਂ ਦੀ ਅੱਖ ਗੁੱਲ ਕੇ ਉੱਪਰ ਹੋ ਰਿਹਾ ਨਹੀਂ ਸਾਡੀ ਅੱਖ ਖੁੱਲੀ ਨਹੀਂ ਸਾਡੇ ਕੰਨ ਦਾ ਖੁੱਲੇ ਨੇ ਕੰਨ ਵੀ ਆਏ ਉਹ ਨਾ ਬੋਲਦੇ ਨੇ ਇਹ ਸੁਣਨ ਵਾਸਤੇ ਖੁੱਲੇ ਨੇ ਬਿਨਾ ਕੰਨਾਂ ਸੁਣਨ ਤੇ ਜਿਹੜੀ ਬਾਣੀ ਹੈ ਉਹ ਜਦ ਸੁਣੂਗੀ ਜਾਂ ਕੰਨਾਂ ਦਾ ਸੂਤ ਕਲੇ ਜੂਗਾ ਉਹ ਵੀ ਜਾ ਸੁਣੂਗੀ ਕਿ ਉਹ ਬਾਹਰੋਂ ਨਹੀਂ ਸੁਣਨੀ ਅੰਦਰੋਂ ਸੁਣਨੀ ਹੁਣ ਇਹਨੂੰ ਬਾਹਰ ਸੁਣਦੀ ਦੀ ਆਦਤ ਪਈ ਹੋਈ ਬਾਹਰੇ ਰਹਿੰਦਾ ਅੰਦਰ ਜਾਂਦਾ ਨਹੀਂ ਇਹ ਗਿਆਨ ਦਾ ਬੰਦਾ ਹੋਇਆ ਫਿਰ ਉੱਥੇ ਬੈਠੂ ਜਿੱਥੇ ਉਹ ਬਾਣੀ ਸੁਣਨੀ ਹੈ ਹੁਣ ਇਹ ਉੱਥੇ ਜਾਂਦਾ ਹੀ ਨਹੀਂ ਪਹਿਲਾਂ ਹੀ ਨਹੀਂ ਹੈ ਸੁਣਨ ਕਿਵੇਂ ਉਸ ਗਿਆਨ ਨੇ ਇਹਨੂੰ ਸੁਣਨ ਵਾਲੀ ਜਗ੍ਹਾ ਬਿਠਾਉਣਾ ਬੰਨ ਕੇ ਫਿਰ ਸੁਣਨ ਨੂੰ ਬਿਨਾ ਕਰਨਾ ਬਿਨਾ ਖਾਦੇ ਦਿਖੂ ਇਹਨਾਂ ਅੱਖਾਂ ਦੇ ਬਿਨਾ ਫਿਰ ਉਹ ਜਿਹੜੇ ਜਿਨ੍ਹਾਂ ਦਿਖੂ ਅੱਖਾਂ ਨਹੀਂ ਹਨ ਉਹ ਨੇਤਰ ਨੇ ਉਹਨਾਂ ਦਾ ਨਾਮ ਨੇਤਰ ਹੈ ਹੁਣ ਵੀ ਨੇਤਰੇ ਦੇਖਦੇ ਨੇ ਹੁਣ ਵੀ ਸਰਵਣੇ ਸੁਣਦੇ ਨੇ ਪਰ ਹੁਣ ਸਰਵਣ ਕੰਨਾਂ ਦੇ ਜਰੀਏ ਸੁਣਦੇ ਨੇ ਕਿਉਂਕਿ ਉਹਨਾਂ ਦੇ ਵਿੱਚ ਖਰਾਬੀ ਪੈਦਾ ਹੋਈ ਹੈ ਹੁਣ ਵੀ ਨੇਤਰੇ ਦੇਖਦੇ ਨੇ ਪਰ ਇਹਨਾਂ ਅੱਖਾਂ ਨਹੀਂ ਦੇਖਦੇ ਨੇ ਚਸ਼ਮੇ ਦੀ ਲੋੜ ਪੈ ਗਈ ਫਿਰ ਉੱਤਰ ਜੂ ਚਸ਼ਮਾ ਕੰਨ ਵੀ ਕੰਨਾਂ ਵਾਲਾ ਵੀ ਉਤਰ ਜੂ ਅੱਖਾਂ ਵਾਲਾ ਵੀ ਉਤਰ ਜੂ ਸਰੀਰ ਉਤਰ ਗਿਆ ਜਦੋਂ ਇਹ ਉਤਰ ਗਿਆ ਚਸ਼ਮਾ ਉਤਰ ਗਿਆ ਫਰੇਮ ਤੇ ਫਿਰ ਕੀ ਲੈਣਾ ਜੇ ਚਸ਼ਮੇ ਦੀ ਲੋੜ ਨਹੀਂ ਹੈਗੀ ਤੇ ਫਰੇਮ ਦੀ ਲੋੜ ਹੈ ਫਿਰ ਉਹ ਫਰੇਮ ਦਾ ਤਾਂ ਹੈ ਉਹ ਸ਼ੀਸ਼ੇ ਕਰਕੇ ਫਰੇਮ ਤੇ ਬਿਨਾਂ ਸ਼ੀਸ਼ਾ ਨਹੀਂ ਲੱਗਦਾ ਸਰੀਰ ਤਾਂ ਫਿਰ ਫਰੇਮ ਹੈ ਇਹ ਗੱਲ ਕਹਿਣ ਨੂੰ ਕਹਿੰਦੇ ਆ ਮੰਨਣ ਦੇ ਵਿੱਚ ਅਰਥ ਹੈ ਇਸ ਗੱਲ ਦਾ ਫਰਕ ਆ ਕਿ ਅਜੋ ਉਹ ਸਾਨੂੰ ਦਿਖਿਆ ਨਹੀਂ ਤਸੱਲੀ ਨਹੀਂ ਹੂੰ ਇੱਕ ਹੀ ਆਪ ਕਰਾਉਣ ਬਾਰ-ਬਾਰ ਗੱਲ ਜਿਹੜੀ ਗੁਰਬਾਣੀ ਹੋਈ ਕਹਿ ਰਹੀ ਹੈ ਤਸੱਲੀ ਕਰਾਉਣ ਵਾਸਤੇ ਕਹਿ ਰਹੀ ਹੈ ਸਾਰੇ ਭਗਤ ਇੱਕੋ ਗੱਲ ਕਹਿ ਰਹੇ ਨੇ ਇਸ ਗੱਲ ਨੂੰ ਮੰਨਦੇ ਵੀ ਸਾਰੇ ਨੇ ਵਿਰੋਧ ਨਹੀਂ ਇਹਦਾ ਕੋਈ ਕਰਦਾ ਕੋਈ ਧਰਮ ਨਹੀਂ ਕਰਦਾ ਵਿਰੋਧ ਪਰ ਅੰਦਰੋਂ ਮੰਨਦੇ ਵੀ ਨਹੀਂ ਵਿਰੋਧ ਕਰਦੇ ਨਹੀਂ ਅੰਦਰੋਂ ਨਹੀਂ ਮੰਨਦੇ ਅੰਦਰੋਂ ਜਦ ਬਣਨ ਜਾਂ ਦੇਖ ਲੈਣ ਉਹ ਇਹ ਸੋਚਦਾ ਮਨ ਵੀ ਫਿਰ ਤਾਂ ਜੀ ਲੋ ਪਾਪ ਕੁਝ ਵੀ ਆਦਮੀ ਕਰੀ ਜਾਵੇ ਪਾਪ ਹੀ ਨਹੀਂ ਉਹਨਾਂ ਇਹ ਭੁੱਲ ਜਾਂਦੇ ਨੇ ਵੀ ਇਹ ਬਾਣੀ ਦਾ ਸੋਚਣਾ ਹੀ ਬੰਦ ਕਰ ਦਿਆ ਕਰੂ ਕੀ ਸੋ ਕਰੂ ਕਰਨਾ ਦਾ ਬਾਅਦ ਜਦੋਂ ਸੋਚੂਗਾ ਤਾਂ ਹੀ ਕਰੂ ਇਹ ਤਾਂ ਸੋਚਣ ਨੂੰ ਅਪਰਾਧ ਮੰਨਦੀ ਹੈ ਬਾਣੀ ਤਾਂ ਤੇਰਾ ਸੋਚਣਾ ਨਹੀਂ ਫਰਾਜ਼ ਜੇ ਸੋਚਣਾ ਬੰਦ ਹੋ ਗਿਆ ਕਰਨਾ ਤਾਂ ਬਹੁਤ ਦੂਰ ਦੀ ਗੱਲ ਉਹਨੂੰ ਇਹ ਨਹੀਂ ਸਮਝਦੇ ਵੀ ਇਹ ਤਾਂ ਸੋਚਣਾ ਹੀ ਬੰਦ ਕਰਦਾ ਵੀ ਤੂੰ ਸੋਚੇ ਨਾ ਜੋ ਹੁੰਦਾ ਹੁਣ ਦੇ ਉਹ ਸੋਚਦਾ ਪਹਿਲਾਂ ਕਰਦਾ ਬਾਅਦ ਚ ਹੁਣ ਉਹ ਜਿੱਥੇ ਖੜਾ ਕਹਿੰਦਾ ਵੀ ਸੋਚਣ ਦੇ ਅਸੀਂ ਫਰੀ ਆ ਸੋਚਣ ਦੇ ਤੁਹਾਨੂੰ ਸੋਚਣ ਜੋ ਕਦੇ ਛੱਡ ਦਿਓ ਨਹੀਂ ਬਾਣੀ ਸੋਚਣ ਦੇ ਪਹਿਲਾਂ ਬੰਦ ਕਰ ਦਈਏ ਇਹ ਗੱਲ ਦਾ ਧਿਆਨ ਨਹੀਂ ਰੱਖਦੇ ਵੀ ਸੋਚਣ ਮੰਨ ਕਰਦਾ ਸੋਚਣਾ ਹੀ ਮੰਨ ਕਰਦਾ ਕਰਨਾ ਤਾਂ ਕੁਛ ਨਹੀਂ ਤੁਸੀਂ ਕਰਤਾ ਉਹ ਸਕਦੇ ਸੋਚਣਾ ਹੀ ਕਰਨਾ ਇਹਦਾ ਅਸਲ 'ਚ ਸਾਡਾ ਸੋਚਣਾ ਹੀ ਕਰਨਾ ਹੈ ਸੋਚਣ ਵਾਸਤੇ ਅਸੀਂ ਇੰਡੀਪੈਂਡੈਂਟ ਆ ਕਰਨ ਵਾਸਤੇ ਇੰਡੀਪੈਂਡੈਂਟ ਨਹੀਂ ਹੈ ਹਰ ਗੱਲ ਸਾਡੀ ਸੋਚੀ ਸਰੇ ਛੱਡ ਜਵੇ ਫਿਰ ਜੇ ਅਸੀਂ ਇੰਡੀਪੈਂਡੈਂਟ ਹੋਈਏ ਕੁਝ ਕਰਨ ਵਾਸਤੇ ਜੋ ਸੋਚਾਂ ਹੋਈ ਹੋਈ ਜਾਵੇ ਇਦਾਂ ਨਹੀਂ ਸੋਚਣ ਨੂੰ ਅਸੀਂ ਇੰਡੀਪੈਂਡੈਂਟ ਨਾ ਕਰਨ ਵਾਸਤੇ ਇੰਡੀਪੈਂਡੈਂਟ ਸਿਰੇ ਗੱਲ ਹੋਵੇ ਚੜੂ ਜਿਹੜੀ ਹੋ ਲਾਓ ਬਸ ਹੂੰ ਇੱਕ ਹੀ ਆਪ ਕਰਾਉਣ ਹਾਰਾ ਆਪ ਹੀ ਪਾਪ ਪੁੰਨ ਵਿਸਾਰ ਪਾਪ ਪੁੰਨ ਦਾ ਵਿਸਾਰ ਉਹਦੇ ਵਿੱਚ ਹੀ ਹੈ ਇਹਨੂੰ ਪਾਪ ਪੁੰਨ ਦਾ ਲੇਪ ਨਹੀਂ ਲੱਗਦਾ ਜੀਵ ਨੂੰ ਇਹ ਪਾਪ ਪੁੰਨ ਤਾਂ ਕਹਾਵਤ ਹੋ ਜਾਂਦੀ ਹੈ ਫਿਰ ਪਾਪ ਪੁੰਨ ਦਾ ਕਹਾਵਤ ਬਣਾਈ ਹੋਈ ਹੈ ਪਾਪ ਪੁੰਨ ਤਾਂ ਪਈ ਕਹਾਵਤ ਜਿਨ੍ਹਾਂ ਨੇ ਪਾਪ ਪੁੰਨ ਨੂੰ ਮੰਨਿਆ ਨਾ ਕੋ ਨਰਕ ਕੋਈ ਸੁਰਗ ਵਿਛਾਵਤ ਉਹਨਾਂ ਦੇ ਨਰਕ ਸੁਰਗ ਹੁੰਦਾ ਉਹਨਾਂ ਦੇ ਘਰ ਹੁੰਦਾ ਉਹਨਾਂ ਦੀ ਇੱਛਾ ਹੁੰਦੀ ਹੈ ਸੁਰਗ ਦੀ ਔਰ ਨਰਕ ਦੀ ਨਰਕ ਦੀ ਇੱਛਾ ਤਾਂ ਕਿਸੇ ਨੂੰ ਹੁੰਦੀ ਨਹੀਂ ਸੁਰਗ ਦੀ ਤਾਂ ਹੁੰਦੀ ਹੋਈ ਹੈ ਨਰਕ ਉਹਨਾਂ ਦੇ ਘਰ ਹੁੰਦਾ ਉਹਨਾਂ ਦੀ ਮਤ 'ਚ ਨਰਕ ਹੁੰਦਾ ਸੁਰਗ ਦੀ ਇੱਛਾ ਉਹਨਾਂ ਨੂੰ ਹੁੰਦੀ ਇਹ ਤੇ ਸੁਰਗ ਦੀ ਇੱਛਾ ਹੈ ਨਹੀਂ ਸੁਰਗ ਦੇ ਅਰਥ ਹੋਰ ਨੇ ਗੁਰਬਾਣੀ ਚ ਉਹਨਾਂ ਦੇ ਸੁਰਗ ਦੇ ਅਰਥ ਹੋ ਗਏ ਸਾਡੇ ਸੁਰਗ ਦੇ ਅਰਥ ਨੇ ਸਹਾਇਕਾਰ ਨਿਜ ਕਰ ਹਨ ਇਹ ਹਿਰਦਾ ਇੱਥੇ ਹੁਣ ਐਸ ਵਕਤ ਅਸੀਂ ਹਿਰਦਾ ਕਹਿ ਸਕਦੇ ਹਾਂ ਉਹ ਤਿਰਕੁਟੀ ਪ੍ਰਦੇਸ਼ ਹੈ ਹਿਰਦਾ ਦਾ ਪ੍ਰਭਾਵ ਬਸ ਸਾਡਾ ਮੂਲ ਹਿਰਦਾ ਹੈ ਹਿਰਦੇ 'ਚ ਬਹਿ ਕੇ ਹੀ ਸਰੀਰ ਨੂੰ ਸਾਹ ਲੈਂਦਾ ਹਿਰਦੇ 'ਚ ਬਹਿ ਕੇ ਹੀ ਉਹ ਆਪਣੀ ਜੋਤ ਸਰੀਰ 'ਚ ਛੱਡ ਰਿਹਾ ਕੰਮ ਕਰ ਰਿਹਾ ਇਹਦੇ ਵਿੱਚ ਵੀ ਹੁੰਦਾ ਹੋਇਆ ਵੀ ਇਹ ਤਾਂ ਵੱਖਰਾ ਸਰੀਰ 'ਚ ਹੁੰਦਾ ਹੋਇਆ ਵੀ ਸਰੀਰ ਤੋਂ ਵੱਖਰਾ ਮਾਇਆ 'ਚ ਹੁੰਦਾ ਹੋਇਆ ਵੀ ਮਾਇਆ ਤੋਂ ਅਲੱਗ ਇਹ ਗੱਲ ਦੀ ਜਦੋਂ ਸਮਝ ਆ ਗਈ ਫਿਰ ਇਹਨੂੰ ਥੋੜਾ ਥੋੜਾ ਗਾਂ ਪਤਾ ਲੱਗਣ ਕਿਉਂਕਿ ਜੋ ਕੰਮ ਜੋਤ ਕਰਦੀ ਹੈ ਹੋ ਰਿਹਾ ਜੇ ਟਾਰਚ ਨੂੰ ਹਲਾਈਏ ਤੇ ਜੋਤ ਆਪੇ ਹਿਲਣੀ ਹੈ ਸਾਹਮਣੇ ਰੇਡੀਓ 'ਚ ਲੈਟ ਨਿਕਲਦੀ ਜੇ ਪਿੱਛੇ ਟਾਰਚ ਹਿਲੂਗੀ ਤਾਂ ਲਾਈਟ ਰਹਿ ਨਹੀਂ ਰੇਡੀਓ 'ਚ ਜਾਂਦੀ ਆ ਟਾਰਚ ਨਾ ਹਿਲੇ ਲੈਟ ਨਹੀਂ ਭਾਂਡੇ ਲਾਉਂਦਾ ਮਨ ਕਿਹਦਾ ਹੈ ਜਿਹਦਾ ਮਨ ਡੋਲਦਾ ਨਾ ਉਹ ਡੋਰ ਚ ਹੋਗਾ ਅਲੇ ਉਹੀ ਤਕੜਾ ਨਹੀਂ ਮਨ ਉਹਦਾ ਤਕੜਾ ਨਹੀਂ ਤੇ ਤਕੜਾ ਨਹੀਂ ਹਾਂ ਤਕੜਾ ਦਾ ਮਨ ਜੋ ਤਕੜਾ ਨਹੀਂ ਪਰਮੰਦਲੇ ਨਹੀਂ ਹੈ ਹੋਰ ਪਰਮ ਕਿਹਨੂੰ ਹੈ ਜੇ ਮਨ ਵਿੱਚ ਭਰਮ ਹੈ ਜਿਨ ਕੇ ਮਨ ਵਿੱਚ ਕੌਣ ਹੈ ਮਨ ਕੀ ਦਾ ਜਿਨ ਕੇ ਮਨ ਵਿੱਚ ਭਰਮ ਫਿਰ ਮਨ ਕੀ ਦਾ ਜਿਹੜਾ ਸਾਹ ਲੈਂਦਾ ਉਹਦੇ ਮਨ 'ਚ ਭਰਮ ਹੈ ਉਹ ਜੀਵ ਉਹਦੇ ਮਨ 'ਚ ਭਰਮ ਉਹਦੇ ਚਾਰ ਗੁਣ ਕਾਇਮ ਨੇ ਅਸਲ ਚ ਉਹਨੇ ਕੁਝ ਪਾਵਰ ਹੈਗੀ ਇੱਕ ਪੈਰ ਘਾਚਾ ਨਾ ਉਹਦਾ ਘਰ ਵਾਲਾ ਪੈਰ ਹੈ ਅੰਦਰ ਜਿਹੜਾ ਸੱਚਖੰਡ 'ਚ ਬੈਠਾ ਸਰੀਰ ਕਰਕੇ ਸੱਚਖੰਡ 'ਚ ਸੁਪਨਾ ਦੇਖ ਰਿਹਾ ਸੁਪਨਾ ਹੀ ਪਰੇਸ਼ਾਨ ਕਰਦਾ ਉਹਨੂੰ ਮਨੇ ਪਰੇਸ਼ਾਨ ਕਰਦਾ ਆਪ ਤਾਂ ਸੱਚਖੰਡ 'ਚ ਹੈ ਤੇ ਸੱਚਖੰਡ ਜਿੰਨਾ ਸਰੀਰ ਸੱਚਖੰਡ ਦਾ ਉਹਦੇ ਤਾਂ ਸੱਚਖੰਡ ਵਾਲੇ ਕੋਲ ਕਾਇਮ ਨੇ ਮਨ ਕਰਕੇ ਹੀ ਉਹ ਸੁਪਨਾ ਦੇਖਦਾ ਬਸ ਮਨ ਕਰਕੇ ਹੀ ਹੈ ਮਨ ਉਹਦਾ ਹੀ ਹੈ ਉਸ ਕੀ ਦਾ ਜਿੱਤ ਕੋਈ ਵਖਰਾ ਨਹੀਂ ਚਿੱਤੇ ਜੀਵ ਹੈ ਮਨ ਜੀਵ ਨਹੀਂ ਹੈ ਜੀਵ ਦਾ ਮਨ ਹੁੰਦਾ ਮਨ ਆਪਣੇ ਆਪ ਜੀਵ ਨਹੀਂ ਮੇਰਾ ਮਨ ਹਾਂ ਜੀਵ ਦਾ ਮਤਲਬ ਜੋ ਜੀਵਤ ਰਹਿੰਦਾ ਹਮੇਸ਼ਾ ਮਨ ਨਹੀਂ ਜੀਵਤ ਰਹਿੰਦਾ ਹਮੇਸ਼ਾ ਮਨ ਕਿਤੇ ਜੀਵਤ ਰਹਿੰਦਾ ਹਮੇਸ਼ਾ ਮਨ ਨੂੰ ਮਰਨ ਦੀ ਗੱਲ ਕੀਤੀ ਉਹਨਾਂ ਦੀ ਮਨ ਹਮੇਸ਼ਾ ਜਿਉਂਦਾ ਰਹਿੰਦਾ ਜੀਵ ਜਿਉਂਦਾ ਰਹਿੰਦਾ ਜੀਵ ਦਾ ਮਨ ਹੈ ਜੀਵ ਅੰਦਰਲੇ ਦਾ ਰੋ ਹੈ ਜਿਹਨੂੰ ਕਹੇ ਸਤਗੁਰ ਮੇਰਾ ਸਦਾ ਸਦਾ ਨਾ ਆਵੇ ਉਹ ਰਸ਼ੀ ਪੁਰਖਾ ਸਮਝ ਰਿਹਾ ਉਹ ਜੀਵ ਦੀ ਡੈਫੀਨੇਸ਼ਨ ਹੈ ਜੀਵ ਜੋ ਜਿੰਨਾ ਰਹਿੰਦਾ ਹੈ ਹਮੇਸ਼ਾ ਉਹ ਗੁਣਾਂ ਦਾ ਇਸ ਕਰਕੇ ਕਾਇਮ ਹੈ ਉਹ ਪਿਆ ਬੈਠਾ ਸੰਘਾਸਣ ਤੇ ਇਹ ਸੱਚਖੰਡ ਜਈਆ ਸੁਪਨਾ ਆਇਆ ਹੈ ਲੱਗ ਗੱਲ ਤਾਂ ਸੁਪਨਾ ਹੀ ਬੰਦ ਕਰਨਾ ਕੁਝ ਵੀ ਨਹੀਂ ਹੈਗਾ ਆਉਣਾ ਜਾਣਾ ਕਿੱਥੇ ਆਉਣਾ ਜਾਣਾ ਕੁਝ ਵੀ ਨਹੀਂ ਆਉਣਾ ਜਾਣਾ ਕਿੱਥੇ ਸੁਪਨੇ ਜਿਉਂਦਾ ਜਾਂਦਾ ਸੁਪਨੇ ਦੀ ਦੁਨੀਆ ਸੁਪਨਾ ਖਤਮ ਹੋ ਗਿਆ ਉਹਦਾ ਜਾਗਣਾ ਹੀ ਹੈ ਨਾ ਆਉਣਾ ਜਾਣਾ ਕਿੱਥੇ ਆਉਣਾ ਜਾਣਾ ਰਹਾਈ ਆਉਣ ਜਾਣਾ ਰਹਾਈ ਤਾਂ ਉਹਦਾ ਸੁਪਨੇ ਦੇ ਵਿੱਚ ਫਿਰਦਾ ਨੂੰ ਭੱਜਿਆ ਸੁਪਨੇ ਦੀ ਦੌੜ ਖਤਮ ਹੋ ਜੂਗੀ ਜਾਗ ਜੂਗਾ ਕੁਝ ਨਹੀਂ ਕਿਦਨ ਹੋਇਆ ਹੋਇਆ ਸੁੱਤੇ ਮੈਨੂੰ ਸੁਪਨਾ ਆਇਆ ਹੈ ਸੁਪਨੇ 'ਚ ਬਖਾਰੀ ਬਣਿਆ ਹੈ ਸੁਪਨੇ ਦੀ ਅਧੁਨੀ ਹੈ ਸੁਪਨੇ ਦੀ ਦੌੜ ਹੈ ਸੁਪਨੇ ਦੀ ਮਾਇਆ ਹੈ ਸੁਪਨੇ ਦਾ ਜੀਵਨ ਹੈ ਸੁਪਨੇ ਦਾ ਹਨੀ ਲਾਭ ਹੈ ਸੁਪਨੇ ਦਾ ਵਿਰੋਧ ਹੈ ਜੇ ਸੁਪਨਾ ਹੈ ਕਿਹਨੂੰ ਸੁਪਨਾ ਸੁਪਨਾ ਕਿਹਨੂੰ ਹੈ ਮਨ ਨੂੰ ਮਨ ਕਰਕੇ ਸੁਪਨੇ ਜਾਗ ਜਾਗ ਲੋ ਰੇ ਮਨ ਜਾਗ ਮਨ ਕਰਕੇ ਸੁਪਨੇ ਜਾ ਤੇ ਸੁਤਾ ਵੀ ਮੈਂ ਮੰਨਿਆ ਹੋਇਆ ਸੁੱਤਾ ਵੀ ਮੰਨਿਆ ਹੈ ਜੇ ਸੁਤੇ ਜਾਗਣਾ ਨਹੀਂ ਆਪ ਹੀ ਪਾਪ ਪੁੰਨ ਵਿਸਾਰਾ ਆਪੇ ਪਾਪ ਪੁੰਨ ਦੇ ਵਿਸਾਰ ਇਹਨੇ ਮੰਨਿਆ ਹੋਇਆ ਪਾਪ ਪੁੰਨ ਦਾ ਵਿਸਾਰ ਨੇ ਆਪ ਮੰਨ ਲਿਆ ਇਹ ਆ ਰਿਹਾ ਹੈ ਪਾਪ ਪੁੰਨ ਦਾ ਵਿਸਾਰ ਇਹਨੇ ਆਪ ਆਪ ਧਰ ਲਿਆ ਪਾਪ ਪੁੰਨ ਦਾ ਵਿਸਾਰ ਜੀਵਨ ਇਹਨਾਂ ਨੇ ਮੰਨ ਲਿਆ ਮਨਮਤ ਨੇ ਮੰਨ ਲਿਆ ਪਾਪ ਪੁੰਨ ਸੱਚਖੰਡ ਨਹੀਂ ਕਹਿੰਦਾ ਪਾਪੁਨ ਹੈਗਾ ਪਰਮੇਸ਼ਰ ਦੇ ਘਰੋਂ ਨਹੀਂ ਆਈ ਹੋਈ ਪਾਪੁਨ ਦੀ ਪਾਪੁਨ ਦਾ ਸਾਡਾ ਆਪਣਾ ਖਿਆਲ ਆਪਣਾ ਖਿਆਲ ਆਦਮੀ ਦੇ ਮਨ ਚੋਂ ਖਿਆਲ ਪੈਦਾ ਹੋਇਆ ਇਹ ਆ ਜੁਗ ਜਿਤ ਜਿਤ ਆਪ ਹੀ ਲਾਇਓ ਸੋ ਸੋ ਪਾਇਓ ਜੋ ਆਪ ਹੀ ਦਿਵਾਇਓ ਆ ਜੁਗ ਆਏ ਜੁਗ ਦੇ ਵਿੱਚ ਜਿਵੇਂ ਜਿਵੇਂ ਕਿਸੇ ਦੇ ਅੰਦਰ ਜਿਹੇ ਜਿਹਨੂੰ ਸਮਝ ਦਿੱਤੀ ਹੋਈ ਹੈ ਕੋਈ ਪਾਪ ਨੂੰ ਮੰਨਦਾ ਕੋਈ ਨਹੀਂ ਮੰਨਦਾ ਕੋਈ ਕੋਈ ਧਰਮ ਮੰਨਦਾ ਕੋਈ ਨਹੀਂ ਮੰਨਦਾ ਜਦੋਂ ਕੋਈ ਲਾਤਾ ਕੋਈ ਕਹਿੰਦਾ ਆ ਕੰਮ ਚੰਗਾ ਹੈ ਕੋਈ ਕਹਿੰਦਾ ਆ ਕੰਮ ਚੰਗਾ ਕੋਈ ਕਹਿੰਦਾ ਆ ਕੰਮ ਵਾਲਾ ਕੋਈ ਕਹਿੰਦਾ ਆ ਕੰਮ ਵਾਲਾ ਕੋਈ ਕਹਿੰਦਾ ਸੂਰ ਖਾਦੇ ਤੇ ਬਹੁਤ ਪਾਪ ਹੋ ਜੂਗਾ ਕੋਈ ਕਹਿੰਦਾ ਗਾਂ ਖਾਣ ਤੇ ਪਾਪ ਹੋ ਜੂਗਾ ਇਸਾਈ ਕਹਿੰਦੇ ਨੇ ਦੋਏ ਕੋਈ ਨਹੀਂ ਕੋਈ ਸਾਈਂ ਦੇ ਸਾਹਮਣੇ ਨਹੀਂ ਮਾਸ ਤਮਾਸੇ ਹੋਵੇ ਇਹ ਚਾਰੋਂ ਚ ਕੀ ਫਰਕ ਉਹ ਸੈਂਟੀਫਿਕ ਦੇ ਉਹਦੇ ਨਾਲ ਲੈਂਦੇ ਨੇ ਇਹ ਉਹ ਆਪਣੇ ਹਿਸਾਬ ਨਾਲ ਲੈਂਦੇ ਅੱਜ ਉਹਨਾਂ ਨੇ ਬਾਅਦ ਦੇ ਵਿੱਚ ਕਰ ਲਿਆ ਵੀ ਗਊ ਦੁੱਧ ਦਿੰਦੀ ਹੈ ਹਾਲਾਂਕਿ ਗਊ ਤਾਂ ਘਟੀ ਨਹੀਂ ਸੀ ਜਾਂਦੀ ਮਦੀਨ ਨੂੰ ਘਟਦਾ ਹੀ ਨਹੀਂ ਸੀ ਬਲੀ ਉਹ ਆਦਮੀ ਨਹੀਂ ਹੁੰਦੀ ਰੋਜ਼ ਨਰ ਬਲੀ ਹੁੰਦੀ ਮਦੀਨ ਦੀ ਬਲੀ ਹੁੰਦੀ ਹੋਣੀ ਕਿਤੇ ਕਿਸੇ ਗ੍ਰੰਥ ਵਿੱਚ ਮਦੀਨ ਦੀ ਬਲੀ ਨਹੀਂ ਲਿਖੀ ਹੋਈ ਮਨ ਦੀ ਬੁੱਧੀ ਜਿਹੜੀ ਉਹ ਦੁੱਧ ਵਾਲੀ ਗਾਂ ਦੀ ਗੱਲ ਹੈ ਦੁੱਧ ਦੀ ਗਾਂ ਹੋਵੇ ਬੱਚਾ ਹੋਵੇ ਦੁੱਧ ਵਾਲੀ ਗਾਂ ਨੂੰ ਕੋਣ ਮਾਰਦਾ ਉਹਦਾ ਮਾਸ ਨਹੀਂ ਖਾਣ ਵਾਲਾ ਇਹ ਗੱਲ ਇਹਨਾਂ ਦਿਮਾਗ ਕੌਣ ਇਹਦੇ ਸੋਚਦਾ ਕੌਣ ਦੁੱਧ ਦੇ ਪਸ਼ੂ ਕਰਨ ਵਾਸਤੇ ਖਰਾਬ ਹੋ ਜਾਂਦਾ ਗੱਲ ਕੁਝ ਹੋਰ ਸੀ ਗੱਲ ਮੱਤ ਦੇ ਵਾਰਨ ਦੀ ਸੀ ਮੱਤ ਮਾਰੀ ਹੋਈ ਆਪਾਂ ਕਰਨ ਤੇਰੀ ਫਿਰ ਉਹ ਕਹਿੰਦਾ ਕਬੀਰ ਨੇ ਪਹਿਲਾਂ ਸਾਫ ਕੀਤਾ ਗਊਦਾ ਇਹ ਤਾਂ ਦੇ ਦੀ ਰੋਗ ਦੀ ਗੱਲ ਕਬੀਰ ਨੇ ਪਹਿਲਾਂ ਉਹ ਤੋਂ ਕੀਤੀ ਰੋਗ ਦੀ ਗੱਲ ਉਹ ਕਹਿੰਦਾ ਅੱਜ ਕਾਬੇ ਜੋ ਮੰਗਿਆ ਗਿਆ ਮੈਂ ਕਾਬਲ ਹਜ ਹਾਲਾਂਕਿ ਗਿਆ ਨਹੀਂ ਕੋਈ ਕਾਬਲ ਹਜ ਉਹ ਤਾਂ ਮੁਸਲਮਾਨ ਨਹੀਂ ਉਹਨੇ ਕੀ ਕਰਨ ਜਾਣਾ ਸੀ ਉਹ ਕਾਬਾ ਅੰਦਰ ਮੰਨਦਾ ਬਾਹਰ ਮੰਨਦਾ ਹੀ ਨਹੀਂ ਕਾਬਾ ਕਹਿੰਦਾ ਮੈਂ ਕਰਕੇ ਆਇਆ ਹਜ ਕਾਬੇ ਦਾ ਤੁਸੀਂ ਗਏ ਹੀ ਨਹੀਂ ਤੁਸੀਂ ਹਜ ਕਾਬੇ ਨਹੀਂ ਗਏ ਜੇ ਮਿਲਦੇ ਜੇ ਹਜ ਕਾਬੇ ਜਾਂਦੇ ਤੁਹਾਨੂੰ ਖੁਦਾ ਮਿਲਦਾ ਰਾਜ ਮੈਨੂੰ ਖੁਦਾ ਮਿਲਿਆ ਅੱਗੇ ਮਿਲਿਆ ਖੁਦਾ ਹਾਂਜੀ ਕਾਬੇ ਜੋ ਮੈਂ ਗਏ ਹੋ ਅੱਗੇ ਮਿਲਿਆ ਖੁਦਾ ਹੈ ਖੁਦਾ ਮੈਨੂੰ ਅੱਗੋਂ ਹੋ ਕੇ ਮਿਲਿਆ ਕਾਬੇ ਨੂੰ ਜਾਓ ਖੁਦਾ ਕੋ ਮਿਲੇਣਾ ਕਾਬਾ ਕਹਦਾ ਹੋਇਆ ਵੀ ਤੁਹਾਡਾ ਉਹ ਤਾਂ ਕਹਿੰਦੇ ਨੇ ਮੁਸਲਮਾਨ ਬਣ ਜਾਓ ਕਹਿੰਦਾ ਅਸਲੀ ਮੁਸਲਮਾਨ ਹੈ ਮੈਨੂੰ ਖੁਦਾ ਲੈਣ ਵਾਸਤੇ ਕਾਬੇ ਤੋਂ ਬਾਹਰ ਕੇ ਮੇਰਾ ਸਵਾਗਤ ਕੀਤਾ ਥੋੜਾ ਕਹਿੰਦਾ ਕੀਤਾ ਹੁਣ ਉਹ ਕਹਿੰਦਾ ਕਬੀਰ ਕਮਲਾ ਸਾਈ ਮੁਝ ਕੋ ਲੜ ਪੜਿਆ ਸਾਈ ਮੁਝ ਤੇ ਲੜ ਪੜਿਆ ਕਹਿੰਦਾ ਉਹ ਸਾਈਂ ਮੇਰੇ ਨਾਲ ਲੜ ਪਿਆ ਤੁਝੇ ਕਿਨ ਕਿਨ ਫਰਮਾਈ ਗਾਇ ਫਰਮਾਈ ਗਾਇ ਗਾਇ ਉਤੇ ਕਿਤੋਂ ਆ ਗਈ ਫਰਮਾਈ ਗਾਇ ਫਰਮਾਈ ਦਸੀ ਇੱਥੇ ਰੋਗਲ ਕਿਨੇ ਜੇਤੀ ਮੈਂ ਸਾਬੇ ਹੁਣ ਮੈਂ ਆਇਆ ਜ਼ਰੂਰ ਆ ਤੈਨੂੰ ਦੱਸਣ ਤੂੰ ਮੂਰਖਾ ਤੈਨੂੰ ਕਿਨੇ ਅਕਲ ਦੇਤੀ ਮੈਂ ਕਾਬੇ ਹੁਣਾ ਤੈਨੂੰ ਕੀ ਨੇ ਕਹਿਤਾ ਮੈਂ ਕਾਬੇ ਜੁਨਾ ਜੇ ਕਾਬੇ ਹੁੰਦਾ ਤਾਂ ਫਿਰ ਹੋਰ ਕਿਤੇ ਨਹੀਂ ਹੁੰਦਾ ਨਾ ਸਰਵਿਆਪੀ ਨਹੀਂ ਹੈਗਾ ਫਿਰ ਕਾਬੇ ਜੀ ਕਿਉਂ ਕਾਬੇ ਚ ਕਾਇਲ ਕੀਤਾ ਉਹਨਾਂ ਨੇ ਜੇ ਕਾਬਾ ਨਹੀਂ ਸੀ ਬਣਿਆ ਉਦੋਂ ਮੈਂ ਕਿੱਥੇ ਸੀ ਜਦ ਆ ਦੁਨੀਆ ਨਹੀਂ ਸੀ ਬਣੀ ਉਦੋਂ ਵੀ ਸੀਗਾ ਮੈਂ ਤਾਂ ਉਦੋਂ ਕਿੱਥੇ ਸੀ ਇਹ ਆਦਮੀ ਦੀ ਆਪਣੀ ਬੁੱਧੀ ਦੀ ਮੁੱਤਾਂ ਬਣਾਈਆਂ ਹੋਈਆਂ ਨੇ ਉਹਦਾ ਖੰਡਨ ਕੀਤਾ ਉਸ ਮਾਤਾ ਕਬੀਰ ਨੂੰ ਆ ਧਰਤੀ ਬਣੀ ਨਹੀਂ ਸੀ ਜਦ ਉਹ ਜਿਆਦਾ ਮੰਦਰ ਕਿੱਥੇ ਸੀ ਗੁਰਦੁਆਰੇ ਕਿੱਥੇ ਸੀ ਉਹ ਤਾਂ ਉਦੋਂ ਵੀ ਸੀ ਕਈ ਵਾਰ ਧਰਤੀ ਬਣੀ ਕਈ ਵਾਰ ਨਸ਼ਟ ਹੋਈ ਕਈ ਵਾਰ ਸ੍ਰਿਸ਼ਟੀ ਸਾਜੀ ਕਈ ਵਾਰ ਕਈ ਵਾਰ ਪਸਰੇ ਪਾਸਾ ਸਦਾ ਸਦਾ ਇੱਕ ਇੱਕ ਹੁਣ ਕਰ ਉਹ ਐ ਸੱਚ ਖੰਡ ਤਾਂ ਮੂਰਖਾਂ ਦੇ ਬਣਾਏ ਹੋਏ ਨੇ ਇਹ ਮੂਰਖ ਨੇ ਜਿਨ੍ਹਾਂ ਨੇ ਬਣਾਏ ਨੇ ਇਹਨਾਂ ਨੂੰ ਅਕਲ ਨਾ ਆਵੇ ਨਾ ਇਹਨਾਂ ਨੂੰ ਹੋਣੀ ਹੈ ਨਾ ਇਹਨਾਂ ਨੂੰ ਅਕਲ ਦੀ ਲੋੜ ਹੈ ਇਹਨਾਂ ਨੂੰ ਜਿਹੜੀ ਚੀਜ਼ ਦੀ ਲੋੜ ਹੈ ਉਹ ਤੇ ਬਥੇਰੀ ਹੈ ਮਾਇਆ ਨੂੰ ਲੋੜ ਹੈ ਮਾਇਆ ਉੱਤੇ ਹੈਗੀ ਇਹਨਾਂ ਨੂੰ ਜਿਹੜੀ ਚੀਜ਼ ਦੀ ਲੋੜ ਹੈ ਇਹਨਾਂ ਦਾ ਮਸਲਾ ਹੱਲ ਹੈ ਇਹਨਾਂ ਨੇ ਮੰਦਰ ਬਣਾਉਣ ਦੇ ਪੈਸੇ ਖਾਤਰ ਬਣਾਉਂਦੇ ਨੇ ਬਣਾਉਂਦੇ ਹੁੰਦੇ ਨੇ ਧਰਮ ਉਹ ਇਹਨਾਂ ਦਾ ਰੋਟੀ ਪਾਣੀ ਦਾ ਹੀਲਾ ਚੱਲਦਾ ਇਹਨਾਂ ਨੇ ਕੀ ਲੈਣਾ ਇਹਨਾਂ ਗੱਲਾਂ ਦੇ ਉਹ ਤਾਂ ਜਿਹਨੇ ਇਹਨਾਂ ਗੱਲਾਂ ਤੋਂ ਕੁਝ ਲੈਣਾ ਉਹਨੇ ਮੰਦਰਾਂ ਤੋਂ ਕੀ ਲੈਣਾ ਉਹਨੇ ਮਸਜਿਦਾਂ ਤੋਂ ਕੀ ਲੈਣਾ ਇਹ ਤਾਂ ਜੋ ਕੁਝ ਖੰਡਨ ਕੀਤਾ ਸੀ ਦੁਬਾਰਾ ਇਹਨਾਂ ਨੇ ਪੈਦਾ ਕਰ ਲੈਂਦੇ ਹੁੰਦੇ ਨੇ ਲੋਕ ਪਖੰਡਾ ਬਾਦ ਆਵੜਦਾ ਰੋਟੀ ਦਾ ਹੀਲਾ ਸ਼ੁਰੂ ਕਰ ਲੈਂਦੇ ਨੇ ਉਹੀ ਮੁਸਲਮਾਨਾਂ ਨੇ ਸ਼ੁਰੂ ਕਰ ਲਿਆ ਉਹ ਸਿੱਖਾਂ ਨੇ ਸ਼ੁਰੂ ਕਰ ਲਿਆ ਉਹ ਪਹਿਲੇ ਹਿੰਦੂਆਂ ਨੇ ਸ਼ੁਰੂ ਕੀਤਾ ਹੋਇਆ ਸੀ ਇਹ ਆ ਕੋਈ ਜਿੱਤ ਜਿੱਤ ਆਪ ਹੀ ਲਾਇਓ ਸੋ ਸੋ ਪਾਇਓ ਜੋ ਆਪ ਹੀ ਦਵਾਇਓ ਪ੍ਰਾਪਤੀ ਕੀ ਹੁੰਦੀ ਹੈ ਕਿਸੇ ਨੂੰ ਜੋ ਦਵਾਇਆ ਉਹੀ ਪਾਇਆ ਨਾ ਜਿਹੜਾ ਪਹਿਲਾਂ ਜਮਲੇ ਰਾਜੇ ਦੇ ਘਰ ਹੈ ਭਾਈ ਉਹਨੂੰ ਪਹਿਲੇ ਹੀ ਦੋਇਆ ਜੰਮਣ ਤੋਂ ਪਹਿਲੇ ਰਾਜ ਦੇਤਾ ਉਹਨੂੰ ਚਲੋ ਇਹ ਤੂੰ ਫਲਾਣੇ ਦੇ ਘਰ ਜਾ ਪੈਦਾ ਹੋ ਜਾ ਜਾ ਕੇ ਦੁਆਤਾ ਨਾ ਪਹਿਲੇ ਹੀ ਕਿਸੇ ਨੂੰ ਜਮੇ ਦੇ ਬਾਅਦ ਦੁਆਤਾ ਕਿਸੇ ਦਾ ਖੋਲਿਆ ਕਿਸੇ ਨੂੰ ਦੁਆਤਾ ਉਹ ਜਿਹੜੀ ਪ੍ਰਾਪਤੀ ਹੈ ਉਹ ਉਹਦਾ ਹੀ ਦੁਆਇਆ ਹੋਇਆ ਹੈ ਤੁਸੀਂ ਇਹ ਭਰਮ ਜਨਾ ਕਰੋ ਵੀ ਇਹਨੇ ਅਕਲ ਵਾਲੇ ਨੇ ਇਹ ਅਕਲ ਵਾਲੇ ਬੇਅਕਲੀ ਕਰਕੇ ਘੁਮਾਤਾ ਜਾਂ ਅਕਲ ਕਰਕੇ ਘੁਮਾ ਲਿਆ ਅਕਲ ਕਰਕੇ ਘੁਮਾਉਣ ਵਾਲੀ ਤਾਂ ਚੀਜ਼ ਹੈ ਅਕਲ ਦੀ ਵਰਤੋਂ ਇੱਥੇ ਕਰੋ ਅਕਲ ਦੀ ਵਰਤੋਂ ਉਧਰ ਘੱਟ ਕਰੋ ਵਰਤੋਂ ਅਕਲ ਨਹੀਂ ਕਰ ਰਹੇ ਨੇ ਦੂਏ ਪਾਸੇ ਸਾਰੀ ਅਕਲ ਦੀ ਵਰਤੋਂ ਕਰ ਰਹੇ ਨੇ ਦੂਏ ਪਾਸੇ ਉੱਥੇ ਦਾ ਬਾਦੋ ਬਾਦ ਹੈ ਮੈਂ ਐ ਕਰਤਾ ਮੈਂ ਉਹ ਕਰਤਾ ਮੈਂ ਉਹ ਕਰਤਾ ਮੈਂ ਉਹ ਕਰਤਾ ਤੇ ਧੋਆ ਨਹੀਂ ਹੋਇਆ ਤੇ ਧੋ ਨਹੀਂ ਹੋਇਆ ਉੱਤੇ ਤਾਂ ਇਹ ਗੱਲ ਤੇ ਤੇ ਅਗਲੀ ਸਾਹਿਬ ਦੇ ਵੀ ਅਗਲਾਂ ਦਾ ਭਾਈ ਸਾਹਿਬ ਦੇ ਬਣਦੀ ਉਹ ਉਹਦੇ ਵਿਆਹ ਨਹੀਂ ਅਗਲੇ ਭਾਈ ਇਹ ਮਾਨ ਮਾਨ ਵੀ ਅਕਲ ਨਾਲੇ ਮਿਲਣਾ ਸੀ ਤੇ ਉਹ ਤੈਨੂੰ ਮਿਲਿਆ ਨਹੀਂ ਤੇ ਸਾਹਿਬ ਨਹੀਂ ਸੇਵਾ ਤੇ ਮਾਨ ਕਿੱਥੋਂ ਮਿਲਣਾ ਸੀ ਜਿੱਥੇ ਅਕਲ ਦਾ ਇਸਤੇਮਾਲ ਕਰਨਾ ਸੀ ਉੱਥੇ ਨਹੀਂ ਕਰ ਰਹੇ ਜਿੱਤੇ ਲੋੜ ਨਹੀਂ ਸੀ ਅਕਲ ਦੀ ਉਹ ਤਾਂ ਆਪ ਜਿਹੜੀ ਚੀਜ਼ ਕੋਈ ਦਵਾ ਰਿਹਾ ਉੱਥੇ ਸਾਡੀ ਅਕਲ ਦੀ ਕੀ ਲੋੜ ਹੈ ਬਈ ਬਹੁਤੀ ਦੀ ਜਿੱਥੇ ਜੋ ਸਾਨੂੰ ਪ੍ਰਾਪਤੀ ਦੇ ਦਵਾਏ ਹੋ ਰਿਹਾ ਹੈ ਉੱਥੇ ਹੀ ਸਾਰੀ ਅਕਲ ਤੁਸੀਂ ਘੜਤੀ ਆਪਣੀ ਲਿਆ ਕੇ ਉੱਥੇ ਕੋਈ ਲੋੜ ਨਹੀਂ ਜ਼ਿਆਦਾ ਅਕਲ ਨਾਲ ਚਾਹੀਓ ਆਹ ਹੁਣ ਸ਼ੇਅਰ ਦੀ ਕਿ ਬਾਜ਼ਾਰ ਡਾਊਨ ਹੋ ਗਿਆ ਕਿਤੇ ਗਈ ਅਕਲ ਨਾ ਕਿੱਥੇ ਗਈ ਜਦ ਆਪ ਹੋਣਾ ਯਾਰ ਠੀਕ ਹੈ ਨਾ ਖੁਸ਼ ਹੋਣਾ ਜਾਂ ਨਾਰਾਜ਼ ਹੋਣਾ ਗੱਲ ਅਲੱਗ ਹੈ ਪਰ ਕਿਹਦੇ ਹੱਥ 'ਚ ਕਿਸੇ ਨੂੰ ਸਮਝ ਆ ਰਹੀ ਹੈ ਕਿਹਦੇ ਹੱਥ 'ਚ ਹੈ ਬਸ ਕਿਸੇ ਨੂੰ ਸਮਝ ਆ ਰਹੀ ਕੀ ਹੈ ਹਾਲਾਤ ਕਹੇ ਜੇ ਕਿਵੇਂ ਕੱਲ ਬਦਲ ਜਾਣੇ ਨੇ ਕਿਸ ਨੂੰ ਆ ਰਹੀ ਹੈ ਸਮਝ ਬਸ ਸੋ ਸੋ ਪਾਇਆ ਜੋ ਆਪ ਹੀ ਦਵਾਇਓ ਇਹਦੇ ਪਿੱਛੇ ਕੀ ਕੰਮ ਕਰਦਾ ਇਹਦੇ ਪਿੱਛੇ ਕਿਹਦੀ ਸ਼ਕਤੀ ਕੰਮ ਕਰਦੀ ਹੈ ਇਹ ਠੀਕ ਹੈ ਟਾਈਮ ਲੱਗਦੀ ਹੈ ਸਾਨੂੰ ਦੀਨ ਗਿਆ ਕਾਗਜ਼ ਤੇ ਛਪ ਗਈ ਪਰ ਉਂਗਲੀ ਕਿਤੇ ਵੱਜਦੀ ਐਕਸ਼ਨ ਕਿਤੇ ਹੁੰਦਾ ਜਾ ਕੇ ਛਪਦਾ ਕਿਤੇ ਉਂਗਲੀ ਕਿਤੇ ਵੱਜੂ ਤਾਂ ਹੀ ਜੰਬੂ ਜਾ ਕੇ ਉਂਗਲੀ ਦਾ ਕਿਤੇ ਵੱਜਦੀ ਹੈ ਉਹਦਾ ਐਕਸ਼ਨ ਕਿਤੇ ਜਾ ਕੇ ਛਪਦਾ ਕਿਤੇ ਜਾ ਕੇ ਐ ਪਤਾ ਨਹੀਂ ਲੱਗਦਾ ਇਹਦਾ ਤੇਰਾ ਆਮ ਆਦਮੀ ਨੂੰ ਨਹੀਂ ਪਤਾ ਲੱਗਦਾ ਕੂਆ ਕੰਤ ਅੰਤ ਨਾ ਜਾਣੇ ਕੋਲੇ ਇਹਦਾ ਅੰਤ ਕੌਣ ਜਾਣ ਲੂਗਾ ਇਹ ਤਾਂ ਅੰਤ ਜਾਣਨ ਲੱਗ ਗਿਆ ਆਦਮੀ ਵੇਖ ਕਿਵੇਂ ਨਾ ਕੰਤ ਇਹ ਸੰਸਾਰ ਕਿਵੇਂ ਚੱਲਦਾ ਇੱਥੇ ਦਿਮਾਗ ਸਾਰਾ ਹੀ ਸੈੱਟ ਕਰ ਲਿਆ ਆਦਮੀਆਂ ਨੇ ਇੱਥੇ ਜਿਹੜਾ ਦਿਮਾਗ ਸੈੱਟ ਕਰੂ ਉਹਨੇ ਪਾਗਲ ਹੋ ਜਾਣਾ ਜਿਹੜੀ ਮਾੜੀ ਮੋਟੀ ਅਕਲ ਹੈ ਵੀ ਉਹ ਲੈਣੀ ਹੈ ਕਿਉਂਕਿ ਸਮਝ ਨਹੀਂ ਆਉਣੀ ਲੱਗੇ ਰਹੋ ਤੁਸੀਂ ਸਾਰਾ ਦਿਨ ਕੰਪਿਊਟਰ ਤੇ ਬੈਠੇ ਰਹੋ ਜਿੱਦਾਂ ਨੁਕਸਾਨ ਹੋਣਾ ਸਾਰਾ ਹੀ ਹੋ ਜਾਣਾ ਕੀ ਪਤਾ ਕੱਲ ਨੂੰ ਕੀ ਭਾਵ ਹੋਣਾ ਲੱਗਦਾ ਪਤਾ ਕਿਸੇ ਨੂੰ ਨਹੀਂ ਪਤਾ ਹੁੰਦਾ ਖਰੀਦਾ ਨਾ ਮਨ ਵੜ ਗਿਆ ਰਾਤ ਨੂੰ ਚਾਬੀ ਦੇਤੀ ਉਹਨੇ ਵੀ ਆ ਕਰ ਲੈ ਮਾਰਕੀਟ ਜਾ ਗਿਆ ਅਰੇ ਆਪ ਹੋ ਗਿਆ ਦੂਏ ਨੂੰ ਚਾਬੀ ਦੇ ਵੀ ਪੈਸਾ ਵਸੂਲ ਕਰ ਲਓ ਮੁਨਾਫਾ ਵਸੂਲ ਕਰ ਲਓ ਰੇਟ ਡਾਊਨ ਹੋ ਗਿਆ ਮਤਲਬ ਉਹ ਹੁਣ ਅੰਦਰ ਕੌਣ ਕੰਮ ਕਰਦਾ ਸਾਰਿਆਂ ਦੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਇਹਦਾ ਕਿਸੇ ਨੂੰ ਨਹੀਂ ਸਮਝ ਆਉਣੀ ਇਹਦੇ ਜਿਵੇਂ ਚੱਲਦੇ ਨੂੰ ਚੱਲੀ ਜਾਣੋ ਅਕਲ ਦੀ ਲੋੜ ਸਾਨੂੰ ਜਿਹੜੇ ਕੰਮ ਵਾਸਤੇ ਲੈਂਦੀ ਹੈ ਉੱਥੇ ਹੀ ਇਸਤੇਮਾਲ ਕਰਨੀ ਚਾਹੀਦੀ ਹੈ ਉੱਥੇ ਅਸੀਂ ਇਸਤੇਮਾਲ ਕੀ ਉੱਥੋਂ ਇਹਦਾ ਪ੍ਰੋਫਿਟ ਹੋਊਗਾ ਨਾ ਹੋਊਗਾ ਅਕਲ ਵੀ ਵਧੂਗੀ ਵਧੂਗੀ ਵੀ ਇਹ ਅੱਜ ਜਿਹੜਾ ਇਹਦਾ ਕੰਮ ਹੈ ਇੱਕ ਤਾਂ ਅਕਲ ਸ਼ਕਤੀਸ਼ਾਲੀ ਹੋਊ ਉੱਥੇ ਇਹਦੀ ਸ਼ਕਤੀ ਵਧਣੀ ਹੀ ਕਮਾਈ ਹੈ ਅਸਲ 'ਚ ਮੋਏ ਪਰਦੇਸਣ ਜਿਹੜੀ ਦੂਰ ਤੋਂ ਆਈ ਸੀ ਬੁੱਧ ਵੱਲ ਹੀਣ ਆਈ ਸੀ ਸੀ ਨਾ ਰੂਪਹੀਨ ਬੁੱਧ ਵੱਲ ਹੀਨ ਮੋਏ ਪਰਦੇਸਣ ਦੂਰ ਤੇ ਇਹ ਜਿਹੜੀ ਹੀਨਤਾ ਦੋ ਚੀਜ਼ਾਂ ਦੀ ਹੈ ਰੂਪਹੀਨ ਰੂਪਹੀਨ ਕੀ ਸੀ ਵਿੱਚ ਰੂਪ ਦੇ ਵਿੱਚ ਨਖਾਰ ਘਟ ਸੀ ਭਰਮ ਸੀ ਭਰਮ ਕਰਕੇ ਰੂਪਹੀਨ ਜਿੰਨਾ ਭਰਮ ਹੈ ਉਹਨਾਂ ਨਖਾਰ ਘਟ ਹੈ ਮੁਕੁਜਲਾ ਨਹੀਂ ਹੈ ਜਲਾ ਨਹੀਂ ਅਗਲ ਦੇ ਵਿੱਚ ਸ਼ਕਤੀ ਘੱਟ ਹੈ ਸ਼ਕਤੀਸ਼ਾਲੀ ਇੱਕ ਤਾਂ ਲੈਣ ਸ਼ਕਤੀਸ਼ਾਲੀ ਘੱਟ ਹੈ ਜੇ ਸ਼ਕਤੀਸ਼ਾਲੀ ਘੱਟ ਹੈ ਨੇਰਾ ਵਿੱਚ ਹੈਗਾ ਇਹ ਇਹ ਠੀਕ ਕਰਨੀ ਸੀ ਇਹ ਕਮਾਈ ਸੀਗੀ ਵਿਵੇਕ ਬੁੱਧੀ ਤੇ ਆ ਕੇ ਅਕਲਪੂਰ ਨਾਨਕ ਜਨ ਨਾਨਕ ਪੂਰਨ ਬੁੱਧ ਬੁੱਧ ਇਹ ਬੁੱਧ ਦੀ ਕਮੀ ਪੂਰੀ ਕਰਨੀ ਸੀ ਇੱਥੇ ਆ ਕੇ ਪੂਰਨ ਬੁੱਧ ਵਾਲਾ ਖਾਲਸਾ ਹੁੰਦਾ ਹੈ ਖਾਲਸਾ ਮੇੜੋ ਬੁੱਧਰ ਗਿਆ ਬੁੱਧਰ ਗਿਆ ਬਸ ਇੱਥੇ ਆ ਕੇ ਐਂਡ ਹੈ ਇਹ ਤਾਂ ਕਰਨ ਆਇਆ ਸੀ ਅਕਲ ਨਾਲੇ ਅਕਲ ਵਧਾਉਣ ਆਇਆ ਸੀ ਕੁਝ ਤਾਂ ਲੈ ਕੇ ਆਇਆ ਸੀ ਜਿਵੇਂ ਕੁਝ ਆਦਮੀ ਕੋ ਪੂੰਜੀ ਹੁੰਦੀ ਹੈ ਉਹਦਾ ਨਾਲ ਵਪਾਰ ਕਰਦਾ ਕਰਦਾ ਉਹਦਾ ਨਾਲ ਵਧਾਉਂਦਾ ਐਵੇਂ ਅਕਲ ਸਾਡੇ ਕੋ ਪੂੰਜੀ ਹੈ ਇਹਦੇ ਨਾਲ ਅਕਲ ਅਸੀਂ ਵਧਾਉਣੀ ਨਹੀਂ ਘਟਾਉਣੀ ਨਹੀਂ ਵਿਦਵਾਨ ਅਕਲ ਘਟਾ ਲੈਂਦੇ ਨੇ ਬਾਦ ਵਿਵਾਦ ਚ ਪੈ ਕੇ ਅਕਲ ਇਹ ਨਾ ਆਖੀ ਅਕਲ ਗਵਾਈ ਹੈ ਬਾਦ ਬਾਦ ਬਾਦ ਵਿੱਚ ਗਵਾਈ ਜਾਊ ਅਕਲ ਪ੍ਰਾਪਤੀ ਕੁਝ ਨਹੀਂ ਉਤੋਂ ਹਟਾਇਆ ਨੂਰ ਕੇ ਨਾਲ ਨਾ ਲੂਜੀਏ ਪਰ ਹੋ ਲੂਜੀਏ ਵਿਚਾਰ ਵਿੱਚ ਲਾਓ ਇਹਨੂੰ ਅਕਲ ਨੂੰ ਵਿਚਾਰ ਜੁੰਦੀ ਹੈ ਜਿਵੇਂ ਭਲਵਾਨ ਘੁਲਦੇ ਨੇ ਜ਼ੋਰ ਕਰਦੇ ਨੇ ਕੋ ਦੇ ਤਾਂ ਹੋਰ ਗੱਲ ਹੁੰਦੀ ਹੈ ਜ਼ੋਰ ਕਰਦੇ ਨੇ ਦੋਹਾਂ ਦਾ ਜ਼ੋਰ ਵੱਧਦਾ ਵੱਧਦਾ ਬਸ ਸ਼ਬਦ ਵਿਚਾਰ ਚ ਅਕਲ ਉਹ ਕੰਮ ਕਰ ਰਹੀ ਹੈ ਜਿਵੇਂ ਭਲਵਾਨ ਜ਼ੋਰ ਕਰਦਾ ਸ਼ਬਦ ਵਿਚਾਰ ਅਸਲ ਵਧ ਰਹੀ ਸ਼ਕਤੀ ਵਧ ਰਹੀ ਹੈ ਜਿਉਂ ਜਿਉਂ ਸਮਝ ਆ ਰਹੀ ਹੈ ਗੁਰਬਾਣੀ ਦੀ ਅਕਲ ਵੱਧ ਰਹੀ ਹੈ ਜਿਵੇਂ ਜੋ ਸਮਝ ਆ ਰਹੀ ਅਕਲ ਬਦਲ ਰਹੀ ਅਕਲ ਦੀ ਸ਼ਕਤੀ ਬਦਲ ਰਹੀ ਤੇ ਬੂਰੇ ਜਿਹੜੇ ਆਉਂਦੇ ਨੇ ਘੱਟ ਅਕਲ ਵਾਲੇ ਹਾਰ ਖਾ ਖਾ ਕੇ ਜਾਂਦੇ ਉਹ ਅੰਤ ਨਾ ਜਾਣੇ ਕੋ ਉਹ ਕਾ ਅੰਤ ਨਾ ਜਾਣੇ ਕੋ ਜੋ ਜੋ ਕਰੇ ਸੋ ਫਲ ਹੋ ਉਹ ਉਧਰ ਨੂੰ ਤੁਸੀਂ ਨਾ ਜਾਓ ਵੀ ਅਸੀਂ ਉਹਦਾ ਅੰਤ ਪਾ ਲਾਂਗੇ ਅਸੀਂ ਉਹ ਉਹ ਤੋਂ ਜਿਹੜੀ ਹੈ ਨਾ ਉਹਦੇ ਕੋਲ ਪਾਵਰ ਮਰਜ਼ੀ ਉਹਦੀ ਚਲਦੀ ਹੈ ਅਸੀਂ ਉਹ ਤੋਂ ਖੋ ਕੇ ਆਪਣੀ ਮਰਜ਼ੀ ਚਲਾ ਲਾਂਗੇ ਉਹ ਨਹੀਂ ਪਾਇਆ ਜਾਣਾ ਤੇ ਸਮਝਦਾ ਅੰਦਰ ਨਹੀਂ ਪਾਇਆ ਜਾਣਾ ਆਪਣੇ ਨਹੀਂ ਸਮਝ ਆਉਣੀ ਉਹ ਗੱਲ ਕਿਉਂ ਕਿਸੇ ਨੂੰ ਅਮੀਰ ਕਰ ਦਿੰਦਾ ਕਿਉਂ ਕਿਸੇ ਨੂੰ ਗਰੀਬ ਕਰ ਦਿੰਦਾ ਉਹ ਤਾਂ ਆਪਣੀ ਉਹ ਤਾਂ ਉਹਦੀ ਖੇਡ ਹੈ ਇਹ ਉਹਨੂੰ ਕਰਨ ਦੇ ਉਹਦਾ ਹੀ ਕੰਮ ਉਹਦਾ ਹੀ ਕੰਮ ਇੱਕ ਹੀ ਤੇ ਸਗਲਾ ਵਿਸਥਾਰਾ ਇੱਕ ਹੀ ਤੇ ਸਗਲਾ ਵਿਸਥਾਰ ਹੁਕਮ ਤੋਂ ਸਾਰਾ ਵਿਸਥਾਰ ਹੈ ਦੇਖੋ ਜੇ ਆਪਾਂ ਇੱਕ ਨੂੰ ਜੋਤ ਲਈਏ ਇਕੱਲੀ ਫਿਰ ਮਾਇਆ ਦਾ ਵਿਸਥਾਰ ਵੀ ਹੈ ਸਗਲਾ ਆ ਗਿਆ ਸਗਲਾ ਸਗਲਾ ਲਫ਼ਜ਼ ਲਾ ਗਿਆ ਮਾਇਆ ਦੇ ਬਿਨਾਂ ਤੇ ਵਿਸਤਾਰ ਹੈ ਜੇ ਹੁਕਮ ਨੂੰ ਲਵਾਂਗੇ ਜੋਤ ਵੀ ਵਿੱਚ ਆ ਗਈ ਮਾਇਆ ਵੀ ਵਿੱਚ ਆ ਗਈ ਇੱਕੋ ਹੁਕਮ ਤੋਂ ਸਾਰਾ ਵਿਸਤਾਰ ਹੈ ਇੱਕ ਤਾਂ ਫਿਰ ਹੁਕਮ ਹੈ ਨਾ ਇਹ ਕੀ ਤੇ ਸਗਲਾ ਵਿਸਤਾਰਾ ਹੁਣ ਚਾਹ ਜ਼ੂਰ ਜਿਹੜੇ ਬਣਾਏ ਨੇ ਮੈਟਰ ਦੇ ਚੀਜ਼ਾਂ ਨੇ ਜੋਤ ਵੀ ਆਉਣੀ ਚਾਹੀਦੀ ਜਾਤ ਵੀ ਹੈ ਤੇ ਚੀਜ਼ਾਂ ਤਾਂ ਦੋ ਹੋ ਗਈਆਂ ਇੱਕ ਤਾਂ ਹੋਈ ਇੱਕ ਕੀ ਇੱਕ ਹੁਕਮ ਹੁਕਮ ਦੇ ਸਗਲਾ ਵਿਸਤਾਰ ਹੈ ਫਿਰ ਵਿਸਤਾਰ ਅਸੀਂ ਹੁਕਮ ਤੋਂ ਬਾਅਦ ਨਾਨਕ ਆਪ ਹੀ ਸਵਾਰਨ ਹਾਰਾ ਉਹੀ ਹੁਕਮ ਸਵਾਰਨ ਹਾਰਾ ਜੀ ਤੋਂ ਵਿਸਤਾਰ ਹੈ ਉਹੀ ਸਵਾਰਨ ਹਾਰਾ ਜਿਹਨੇ ਵਿਸਤਾਰ ਕੀਤਾ ਉਹਨੇ ਸਵਾਰਨ ਵਾਸਤੇ ਕੀਤਾ ਇਹਨਾਂ ਨੂੰ ਆਤਮਾ ਨੂੰ ਹੋਰ ਬਗਾੜਨ ਵਾਸਤੇ ਨਹੀਂ ਕੀਤਾ ਕਿਸੇ ਦਾ ਨੁਕਸਾਨ ਕਰਨ ਵਾਸਤੇ ਨਹੀਂ ਕੀਤਾ ਵਿਸਤਾਰਾ ਇੱਕ ਹੀ ਤੇ ਸਗਲਾ ਵਿਸਥਾਰਾ ਨਾਨਕ ਆਪ ਹੀ ਸਵਾਨ ਨਹਾਰ ਉਹ ਇੱਕ ਹੀ ਜਿਹੜਾ ਹੈਗਾ ਹੁਕਮ ਉਹ ਹੀ ਸਵਾਰ ਨਹਾਰਾ ਉਹ ਤੇ ਵਿਸਥਾਰਾ ਹੁਕਮ ਵਾਲੇ ਸਾਰੇ ਸਵਾਰ ਦਾ ਕੀ ਹੈ ਸਾਡੀ ਅਕਲ ਦੀ ਖੋਟ ਕਰਨਾ ਗੁਰੂ ਕੀ ਹੈ ਕਬੀਰ ਕਹਿੰਦਾ ਗੁਰੂ ਕੁਮਾਰ ਹੈ ਸਿੱਖ ਕੀ ਹੈ ਸ਼ਿਸ਼ ਕੁੰਭ ਹੈ ਘੜਾ ਹੁੰਦਾ ਜਿਵੇਂ ਉਹਨੂੰ ਘੜਦਾ ਉਹਦੀ ਖੋਟ ਕਰਦੇ ਸਾਡੇ ਜਿਹੜੀ ਖੋਟ ਹੈ ਖੋਟ ਕੱਢਦੇ ਕੋਈ ਖੋਟ ਕਰਦਾ ਜੋ ਕਮੀ ਹੋਈ ਦੂਰ ਕਰਦਾ ਘੜੀਏ ਘੜੀਏ ਮਾਰੀਏ ਤੇ ਮਾਰੇ ਦੇ ਬੰਦਾ ਤਾਂ ਘੜ ਨਹੀਂ ਹੁੰਦਾ ਜਿਹੜੇ ਦੁੱਖ ਨੇ ਦੁੱਖ ਨੂੰ ਦੁੱਖ ਨਹੀਂ ਮੰਨਣਾ ਚਾਹੀਦਾ ਦੁੱਖਾਂ ਨੂੰ ਮੰਨਣਾ ਚਾਹੀਦਾ ਕਿ ਘੜਿਆ ਨਹੀਂ ਜਾਂਦਾ ਮਾਰੇ ਤੇ ਬਿਨਾ ਹੁਣ ਜੇ ਘੜੇ ਦਾ ਘੜਾ ਬਣਾਉਣਾ ਉੱਤੋਂ ਸੱਟ ਦਾ ਮਾਰ ਨਹੀਂ ਗੂ ਤਾਂ ਹੀ ਘੜਾ ਬਣੂਗਾ ਫਿਰ ਅੰਦਰ ਸਾਰ ਵੀ ਰੱਖਦਾ ਅੰਤਰ ਹੱਥ ਸਾਰ ਦੇ ਬਾਹਰ ਮਾਰੇ ਚੋੜ ਅੰਦਰ ਸਾਰਾ ਵੀ ਉਹਦਾ ਹੀ ਦਿੱਤਾ ਹੋਇਆ ਸੱਟ ਬਰਦਾਸ਼ਤ ਕਰਨ ਦੀ ਸ਼ਕਤੀ ਵੀ ਉਹਨੇ ਦਿੱਤੀ ਹੈ ਨਾ ਬਰਦਾਸ਼ਤ ਕਰਨ ਦੀ ਪਾਵਰ ਵੀ ਉਹੀ ਦਿੰਦਾ ਹੈ ਸੱਟ ਵੀ ਉਹੀ ਮਾਰਦਾ ਜਿੰਨਾ ਚਿਰ ਇਸ ਐਂਗਲ ਤੋਂ ਅਸੀਂ ਨਹੀਂ ਦੇਖ ਰਹੇ ਉਹਨਾਂ ਚਿਰ ਦੁੱਖ ਦਾਰੂ ਬਣਦਾ ਨਹੀਂ ਦੁੱਖ ਨੂੰ ਅਸੀਂ ਦਾਰੂ ਮੰਨ ਲਈਏ ਬਣ ਉਹ ਉਹਦੇ ਖਾਤਰ ਸਾਨੂੰ ਬਾਰ-ਬਾਰ ਕਈ ਤਰੀਕਿਆਂ ਨਾਲ ਇਹ ਗੱਲ ਦਿਮਾਗ 'ਚ ਪਾਉਣ ਦੀ ਕੋਸ਼ਿਸ਼ ਕੀਤੀ ਹੈ ਕਈ ਤਰੀਕਿਆਂ ਨਾਲ ਫੀਡ ਕਰਨ ਦੀ ਕੋਸ਼ਿਸ਼ ਕੀਤੀ ਹੈ ਸਾਨੂੰ ਪਰ ਆਮ ਲੋਕਾਂ ਦੇ ਵਿੱਚ ਇਹ ਸੂਰ ਜੰਗਾ ਸਮਝਦੇ ਨੇ ਸਾਰੀ ਦੁਨੀਆ ਨੂੰ ਕੀਟਕ ਕੀ ਜਾਵੇ ਦੁਨੀਆ ਦੇ ਬਹੁਤ ਦੇ ਨਾਲ ਸੰਸਾਰ ਦੇ ਬਹੁਤ ਦੇ ਨਾਲ ਸਾਰਿਆਂ ਦਾ ਉਹ ਭਜੋ ਘਟ ਮਤਾਂ ਵਾਲੇ ਨੇ ਜਿਹੜੇ ਲੋਕ ਜਿਹੜੇ ਬਲੈਕਮੇਲਰ ਨੇ ਧਰਮ ਦੇ ਨਾਂ ਤੇ ਤੁਹਾਨੂੰ ਸੁਖ ਦਿੰਦੇ ਆ ਉਹ ਦਿੰਦੇ ਆ ਉਹ ਦਿੰਦੇ ਛਾਵਾਂ ਪੂਰੀਆਂ ਕਰਦੇ ਆ ਉਹਨਾਂ ਦਾ ਪ੍ਰਚਾਰਨ ਕੀ ਕੀਤਾ ਜਾਵੇ ਸੁਖ ਦਿੰਦੇ ਦਿੰਦੇ ਸੁਖ ਹੋ ਲੈਂਦੇ ਨੇ ਆ 200 ਕਰੋੜ ਰੁਪਇਆ ਨਾ 2000 ਕਰੋੜ ਰੁਪਇਆ ਉਹਨਾਂ ਨੂੰ ਸੁਖ ਦੇਣ ਖਾਤਰ ਲਿਆ ਸੀ ਉਹਨੇ ਟਿਕਣਾ ਕਰਨ ਖਾਤਰ ਇਹ ਸੁਖ ਦਿੰਦੇ ਨਹੀਂ ਸੁਖ ਜੇ ਦੇਣ ਉਹਨਾਂ ਨੂੰ ਕੀ ਲੋੜ ਹੈ ਤੁਹਾਡੇ ਕੋਲ ਫਿਰਨ ਦੀ ਇਹ ਸੁਖ ਖੋੜੇ ਵਾਲੇ ਨੇ ਪਰ ਹੁਣ ਲੋਕ ਨਹੀਂ ਸਮਝਦੇ ਠਗੀਆਂ ਹੁੰਦੀਆਂ ਰਹਿੰਦੀਆਂ ਨੇ ਸਮਝਦੇ ਫਿਰ ਸਿੱਧਾ ਹੀ ਚੱਲਦਾ ਹੀ ਰਹਿੰਦਾ ਹੈ ਜਿਹੜਾ ਲੋਭ ਹੈ ਨਾ ਲੋਭ ਆਤਮਾ ਦਾ ਉਹ ਚੋਗਾ ਹੀ ਇਹ ਆ ਬੰਦੇ ਨੇ ਚੋਗਾ ਦਿੰਦਾ ਜਾਲ ਦਿੰਦਾ ਨਹੀਂ ਜਾਲ ਨਹੀਂ ਦਿੰਦਾ ਜੇ ਜਾਲ ਦੇਖੇ ਤਾਂ ਚੋਗਾ ਨਹੀਂ ਚੋਗਦਾ ਜਿੰਦਾ ਜਾਲ ਦਿੰਦਾ ਥੱਲੇ ਲੱਗਿਆ ਹੋਇਆ ਉਹਦਾ ਨੇੜੇ ਨਹੀਂ ਜਾਂਦਾ ਜਿਹਨੂੰ ਜਾਲ ਨਹੀਂ ਦਿੰਦਾ ਫਸ ਜਾਂਦਾ ਸਾਡੇ ਕੋਲ ਤੁਰਿਆ ਫਿਰਦਾ ਪੈਸੇ ਦੋ ਮੇਰੇ ਕੋਲ ਤਿੱਗਣਾ ਕਰੂੰ ਆਪੇ ਟਿਕਣੇ ਕਰਨ ਜੋਗਾ ਆਪਣੇ ਰੋਜ਼ ਤਿੱਗਣੇ ਕਰਦੇ ਨੇ ਸਾਨੂੰ ਬਾਦੇ ਕਹਿੰਦੇ ਲੋਕਾਂ ਨੂੰ ਵੰਡੇ ਸੁਣੋ ਸਿਆਣਾ ਬੰਦਾ ਹੁੰਦਾ ਕਹਿੰਦਾ ਵੀ 1 ਲੱਖ ਤੂੰ ਲੈ ਲੈ ਰੋਜ਼ ਟਿਕਣੇ ਕਰਦੇ ਸਰ 3 ਲੱਖ ਦੇ 9 ਲੱਖ ਹੋ ਗਏ 9 ਦੇ 27 ਹੋ ਗਏ ਉਹਦੇ ਬਾਅਦ 9 ਦੇ 27 ਰੋਜ਼ ਕਰੀ ਜਾ ਬਈ ਨੇ ਵੰਡੀ ਜਾ ਸਾਰੀ ਕੌਮ ਨੂੰ ਆਪਣੇ ਨੂੰ ਵੀ ਕਰ ਇਹ ਵੀ ਤਾਂ ਕੋਈ ਕਹਿ ਸਕਦਾ ਸੀ ਬੈਠ ਕੇ ਨੇੜੇ ਨਹੀਂ ਆਉਣ ਦਿੰਦੇ ਇਹ ਲੋਕਾਂ ਨੂੰ ਹੁਣ ਜੇ ਇੰਨੇ ਪਾਗਲ ਲੋਕ ਨੇ ਇੰਨੀ ਅਕਲ ਨਹੀਂ ਜਿਨ੍ਹਾਂ ਨੂੰ ਕੌਣ ਬਚਾਊਗਾ ਕੋਈ ਨਹੀਂ ਬਚਾ ਸਕਦਾ ਕੋਈ ਸਰਕਾਰ ਨਹੀਂ ਬਚਾ ਸਕਦੀ ਹੁਣ ਜੇ ਫਿਰਦੇ ਜਾਂ ਸਰਕਾਰ ਨੂੰ ਪੁੱਛੇ ਦਿੱਤੇ ਤੇ ਆਪਣੇ ਲਾਲਚ ਨੂੰ ਦਿੱਤੇ ਸੀ ਇੱਥੇ ਕਿਹੜੇ ਬਣ ਜਾਣਗੇ ਇਹ ਜੇ ਕੁਝ ਜਿੱਥੇ ਇੱਡੇ ਪਾਗਲ ਲੋਕ ਹੋਣ ਚਾਹੇ ਆਪਣੇ ਆਪ ਨੂੰ ਕੱਢੇ ਨੂੰ ਸਮਝਦੇ ਹੋ ਕੀ ਕਰੂ ਉੱਥੇ ਥੋੜੀ ਸੱਚ ਕੀ ਕਰੂ ਉੱਥੇ ਉਹਨੇ ਐਸਾ ਲਾਲਚ ਦੇਣਾ ਮਤ ਮਾਰ ਦੇਣੀ ਇਹ ਲੋਕ ਜਿਹੜੇ ਦੂਏ ਸ਼ੈਤਾਨ ਨੇ ਨਾ ਅਸਲ ਤੇ ਸ਼ੈਤਾਨ ਦੇ ਅਵਤਾਰ ਨੇ ਦੁਨੀਆ ਮਤਾਂ ਵਾਲੇ ਭਗਵਾਨ ਦੇ ਖਿਲਾਫ ਸ਼ੈਤਾਨ ਹੈ ਜਿਹੜਾ ਖੜਾ ਹੋ ਰਿਹਾ ਸਕਦਾ ਇਨਸਾਨ ਨਹੀਂ ਭਗਵਾਨ ਦੇ ਖਿਲਾਫ ਖੜਾ ਹੁੰਦਾ ਕਦੇ ਵੀ ਇਨਸਾਨ ਜਿੰਨਾ ਚਿਰ ਸ਼ੈਤਾਨ ਨਹੀਂ ਬਣ ਜਾਂਦਾ ਉਹਨਾਂ ਚਿਰ ਭਗਵਾਨ ਦੇ ਖਿਲਾਫ ਖੜਾ ਨਹੀਂ ਹੁੰਦਾ ਸੱਚ ਦੇ ਖਿਲਾਫ ਜਦ ਖੜਾ ਹੁੰਦਾ ਹੈ ਸ਼ੈਤਾਨ ਖੜਾ ਹੁੰਦਾ ਹੈ ਇਨਸਾਨ ਖੜਾ ਹੋ ਹੀ ਨਹੀਂ ਸਕਦਾ ਇਨਸਾਨ ਦੀ ਆਤਮਾ ਨਹੀਂ ਮੰਨਦੀ ਹੈ ਕੰਮ ਬੁਰਾ ਕੰਮ ਕਰਨ ਨੂੰ ਜਿਹੜੇ ਆਦਮੀ ਦੀ ਬੁਰਾ ਕੰਮ ਕਰਨ ਨੂੰ ਆਤਮਾ ਨਹੀਂ ਮੰਨਦੀ ਉਹ ਇਨਸਾਨ ਹੈ ਠੱਗੀ ਕਰਨ ਨੂੰ ਜਿਹਦੀ ਆਤਮਾ ਨਹੀਂ ਮੰਨਦੀ ਉਹ ਇਨਸਾਨ ਹੈ ਭਗਵਾਨ ਤੋਂ ਡਰਦਾ ਹੀ ਹੈ ਨਾ ਉਹ ਤਾਂ ਹੀ ਨਹੀਂ ਨਾ ਕਰਦਾ ਉਹਨੂੰ ਪਤਾ ਵੀ ਇਹਦਾ ਭਾਈ ਹਿਸਾਬ ਦੇਣਾ ਪਊਗਾ ਇਹ ਤਾਂ ਅਪਰਾਧ ਹੈ ਸ਼ੈਤਾਨ ਡਰਦਾ ਨਹੀਂ ਸ਼ੈਤਾਨ ਦਾ ਭਗਵਾਨ ਤੋਂ ਨਹੀਂ ਡਰਦਾ ਉਹ ਕਹਿੰਦਾ ਭਗਵਾਨ ਹੁੰਦਾ ਆਪੇ ਭਗਵਾਨ ਬਣ ਗਿਆ ਉਹ ਸ਼ੈਤਾਨ ਤਾਂ ਭਗਵਾਨ ਆਪ ਬਣ ਜਾਂਦਾ ਇਹ ਸਭ ਸ਼ੈਤਾਨਾਂ ਦੀਆਂ ਮੱਤਾਂ ਨੇ ਮੈਨੂੰ ਦਰਸ਼ਨ ਹੋ ਗਏ ਮੈਨੂੰ ਉਹ ਹੋ ਗਿਆ ਜਿੰਨੇ ਵੀ ਲੋਕਾਂ ਨੇ ਕੀਤੇ ਸਭ ਸ਼ੈਤਾਨ ਸੀ ਇਹ ਜਲਦੀ ਹੈ ਝੂਠ ਚੱਲਦਾ ਲੋਭ ਕਮਜ਼ੋਰੀ ਹੈ ਆਮ ਆਦਮੀ ਦੀ ਇਹ ਕਮਜ਼ੋਰੀ ਉਹਨਾਂ ਨੂੰ ਪਤਾ ਹੈ ਇਸ ਕਮਜ਼ੋਰੀ ਦਾ ਫਾਇਦਾ ਇਹ ਆਪ ਜਾਣਦੇ ਨੇ ਉਹਨਾਂ ਕੋ ਮੰਗਲ ਮੈਨੂੰ ਆ ਚਾਹੀਦਾ ਮੈਨੂੰ ਆ ਚਾਹੀਦਾ ਅਸੀਂ ਜੋਤਸ਼ੀਆਂ ਕੋ ਆਪ ਜਾਣਦੇ ਹਾਂ ਉਹ ਆਪਣੇ ਕੋਲੋਂ ਲੈਣ ਜੋ ਉਹਨਾਂ ਸਾਤੇ ਪੈਸੇ ਕਿਉਂ ਲੈਣ ਆਪਣੇ ਸੰਭਾਲ ਲੈਣ ਕੰਮ ਠੱਗੀ ਹੈ ਜਲਦੀ ਹੈ ਸਿਰਫ ਲੋਭ ਮਤ ਮਾਰ ਦਿੰਦਾ ਹੈ ਹੋਰ ਕੁਝ ਨਹੀਂ ਗੁਰਬਾਣੀ ਸਮਝਾ ਰਹੀ ਹੈ ਨਹੀਂ ਸੁਣਦੇ ਨਹੀਂ ਝੂਠ ਪ੍ਰਧਾਨ ਹੈ ਸੰਸਾਰ ਵਿੱਚ ਝੂਠ ਹੈ ਸਾਰਾ ਫੈਲ ਫਲਾਰਾ ਹੀ ਝੂਠ ਦਾ ਪਸਾਰਾ ਹੀ ਝੂਠ ਹੈ ਝੂਠ ਨੂੰ ਛੇਤੀ ਹੁੰਦਾ ਆਵਾਜ਼ ਵਿੱਚ ਝੂਠ ਤੋਂ ਪ੍ਰਭਾਵਿਤ ਛੇਤੀ ਹੈ ਕਿ ਉਹਦਾ ਲੋਭ ਦੀ ਪੂਰਤੀ ਹੁੰਦੀ ਹੈ ਉਹਦੇ ਔਗਣਾਂ ਦੀ ਪੂਰਤੀ ਹੁੰਦੀ ਹੈ ਉਹਦੇ ਸਵਾਰਥ ਦੀ ਪੂਰਤੀ ਹੁੰਦੀ ਹੈ ਸਵਾਰਥੀ ਆਦਮੀ ਜਿਹੜਾ ਸਵਾਰਥੀ ਨਹੀਂ ਹੈ ਉਹ ਸੰਸਾਰ ਦਾ ਬੰਦਾ ਕਾਬਲ ਨਹੀਂ ਸੰਸਾਰ ਉਹਦੇ ਮਤਲਬ ਨਾਲ ਨਹੀਂ ਉਹ ਸੰਸਾਰ ਦੇ ਮਤਲਬ ਨਾਲ ਜਿਹੜਾ ਬੰਦਾ ਪਰਮਾਰਥੀ ਹੈ ਸਵਾਰਥੀ ਨਹੀਂ ਸੰਸਾਰ ਉਹਦੇ ਮਤਲਬ ਦਾ ਨਹੀਂ ਉਹ ਸੰਸਾਰ ਦੇ ਮਤਲਬ ਜੋ ਮਰਜ਼ੀ ਦੁਨੀਆ ਨੂੰ ਮੱਥਾ ਟੇਕੀ ਜਾਵੇ ਭਗਤਾਂ ਨੂੰ ਜਦ ਭਗਤ ਸੀਗੇ ਸੰਸਾਰ ਦੇ ਰਿਜੈਕਟ ਕੀਤੇ ਹੋਏ ਸੀ ਨਾਨਕ ਖੁਦ ਰਿਜੈਕਟ ਕੀਤਾ ਸੀ ਕਰ ਜਾਂਦਾ ਜੋ ਮਰਜ਼ੀ ਬਕਵਾਸ ਕਰੀ ਜਾਂਦਾ ਅੱਜ ਸਿੱਖ ਜੋ ਮਰਜ਼ੀ ਮੱਥੇ ਰਗੜੀ ਜਾਣ ਟੇਕੀ ਜਾਣ ਗੁਰਬਾਣੀ ਰਿਜੈਕਟ ਕੀਤੀ ਦੀ ਸਾਰਿਆਂ ਨੇ ਨਾਨਕ ਤੇ ਕੀ ਲੈਣਾ ਇਹਨਾਂ ਨੇ ਅਸੀਂ ਨਾਨਕ ਤੇ ਕੀ ਲੈਣਾ ਸਭ ਬਕਵਾਸ ਹੈ ਗੁਰਬਾਣੀ ਦਾ ਇੱਕ ਅੱਖਰ ਬੰਨਣ ਨੂੰ ਤਿਆਰ ਨਹੀਂ ਰੌੜਾ ਭਾਈ ਜਾਂਦੇ ਇਹ ਸਭ ਫਰਾਡ ਹੈ ਅੰਦਰ ਸਾਡੇ ਕੁਝ ਹੈ ਬਾਹਰੋਂ ਕੁਝ ਇਮਾਨਦਾਰ ਜੀ ਤੇ ਤਾਂ ਇਮਾਨਦਾਰ ਬਣਾਉਂਦੀ ਹੈ ਬਾਣੀ ਉਹ ਅਸੀਂ ਬਣਨਾ ਕੋਈ ਨਹੀਂ ਤੇ ਫਿਰ ਐਵੇਂ ਬਾਕੀ ਤਾਂ ਫਿਰ ਇਹ ਸਭ ਸ਼ੈਤਾਨ ਦਾ ਖੇਡ ਹੈ ਸਾਰਾ ਰੌਲਾ ਪਾਉਣਾ ਬਣਨਾ ਹੈ ਨਹੀਂ ਅਵਰ ਉਪਦੇਸ਼ਾ ਆਪ ਕਰਾਂ ਦੂਜਿਆਂ ਨੂੰ ਕਹਿਣਾ ਸਿੱਖ ਬਣ ਜੋ ਆਪ ਨਹੀਂ ਬਣਨਾ ਤੁਹਾਡੇ ਬਣਾਏ ਸਾਰੇ ਬਣ ਜਾਣਗੇ ਫਿਰ ਜਾਇਜ ਤੁਸੀਂ ਉਹ ਜੋ ਬਣ ਜਾਣਗੇ ਜਾਇਜ ਤੁਸੀਂ ਉਹ ਜੋ ਬਣ ਜਾਣਗੇ ਜੈ ਜੈ ਪਹਿਲਾਂ ਸੀਗੇ ਸਿੱਖ ਜਿਨ੍ਹਾਂ ਨੇ ਗੁਰੂ ਘਰ ਦੇ ਵਿੱਚ ਸੇਵਾ ਕੀਤੀ ਨਾਲ ਰਹੇ ਉਹਨਾਂ ਦੇ ਜੀਵਨ ਦੇ ਉਹਨਾਂ ਦੇ ਪ੍ਰਭਾਵ ਉਹਨਾਂ ਦੇ ਜੀਵਨ ਦਾ ਪਿਆ ਠੀਕ ਹੈ ਅੱਜ ਅੱਜ ਵਾਲੇ ਜਿਹੇ ਹੈਗੇ ਨੇ ਅੱਜ ਵਾਲੇ ਵਿਜੇ ਬਣ ਜਾਂਦੇ ਉਹਨਾਂ ਦੇ ਜੀਵਨ ਦਾ ਪ੍ਰਭਾਵ ਪਿਆ ਸੰਗਤ ਦਾ ਪ੍ਰਭਾਵ ਪਿਆ ਉਹਦੇ ਹੋਏ ਜੀ ਅੱਜ ਹੋਏ ਜੇ ਜਿਹੇ ਜਿਹੇ ਹੈਗੇ